ਗੁਰੂ ਸਾਹਿਬ ਜੀਓ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਏ ਦੀਬਾਨ ਜੀਵ ਤਿਸ ਭਾਵੈ ਤਿਵੇਂ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੈ ਉਹਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ਼ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਿਫਤ ਸਰਵਣ ਕਰ ਰਹੇ ਸਤ ਸੰਗੀ ਜਨੋ ਆਪ ਜੀ ਨੇ ਜਪਜੀ ਸਾਹਿਬ ਦੀ 30ਵੀਂ ਔਰ 31ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਆਓ ਬਖਸ਼ੋ ਆਸੀਸ਼ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਬਖਸ਼ਿਸ਼ ਕਿਰਪਾ ਵਰਤਾਨ ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕੱਲ ਸੰਧਿਆ ਦੇ ਦੀਵਾਨ ਵਿੱਚ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ 28ਵੀਂ ਔਰ 29ਵੀਂ ਪੌੜੀ ਦੀ ਵਿਚਾਰ ਆਪਾਂ ਨੇ ਗੁਰੂ ਅਸੀਸ ਨਾਲ ਕੀਤੀ ਸੀ ਇਹ ਚਾਰ ਦੀਆਂ ਚਾਰ ਪੌੜੀਆਂ ਸਤਗੁਰਾਂ ਨੇ ਸਿੱਧਾਂ ਨੂੰ ਸੰਬੋਧਨ ਕਰਕੇ ਉਚਾਰਨ ਕੀਤੀਆਂ ਨੇ ਰਾਤ ਜਿਵੇਂ ਆਪ ਸੰਗਤ ਦੇ ਸਮਕਸ਼ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜਦੋਂ ਵੀ ਕੋਈ ਅਨਮਤ ਵਾਲਾ ਆਇਆ ਹੈ ਤੇ ਦਾਤਾਰ ਨੇ ਸਹੀ ਅਰਥਾਂ ਵਿੱਚ ਉਸ ਬੰਦੇ ਦੀ ਅੰਤਰ ਯਾਤਰਾ ਤੇ ਦੇਵੀ ਗੁਣਾ ਦੀ ਲਾਲਸਾ ਨੂੰ ਮੁੱਖ ਰੱਖ ਕੇ ਸੱਚਮੁੱਚ ਉਹਦੇ ਬਾਹਰ ਦੇ ਚਿੰਨਾਂ ਦੇ ਅਰਥ ਵੀ ਅੰਤਰੀਵ ਕਰ ਦਿੱਤੇ ਨੇ ਰਾਤ ਬੰਤੀ ਕੀਤੀ ਸੀ ਥੋੜਾ ਜਿਹਾ ਸਿਰਫ ਦੁਹਰਾ ਕੇ ਕਿ ਜੋਗ ਮਤ ਵਾਲਿਆਂ ਦੇ ਚਿੰਨ ਆਪਣੇ ਨੇ ਹਿੰਦੂ ਵੀਰਾਂ ਦੇ ਚਿੰਨ ਆਪਣੇ ਨੇ ਜੈਨੀਆਂ ਤੇ ਬੋਧੀਆਂ ਦੇ ਆਪਣੇ ਚਿੰਨ ਨੇ ਅਸਾਈਤ ਦੇ ਆਪਣੇ ਚਿੰਨ ਨੇ ਇਸਲਾਮ ਦੇ ਆਪਣੇ ਚਿੰਨ ਨੇ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਿੰਨ ਜਿਹੜੇ ਨੇ ਉਹ ਬਹੁਤ ਵੱਡੀ ਅੰਤਰੀਵ ਜਾਂ ਬਾਹਰਮੁਖੀ ਗੁਣਾ ਦੀ ਵਿਆਖਿਆ ਰੱਖਦੇ ਨੇ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿਉਂਕਿ ਚਿੰਨ ਤੋਂ ਬਿਨਾ ਸੰਸਾਰ ਨਹੀਂ ਚੱਲ ਸਕਦਾ ਮੈਂ ਫਿਰ ਲਫ਼ਜ਼ ਵਰਤੇ ਨੇ ਸੰਸਾਰ ਵੀ ਚਿੰਨ ਤੋਂ ਬਿਨਾ ਨਹੀਂ ਚੱਲੇਗਾ ਜਿਵੇਂ ਅਸੀਂ ਰੋਡ ਤੇ ਸਫ਼ਰ ਕਰਨੇ ਆ ਸਾਡੇ ਸਾਹਮਣੇ ਲਾਈਟ ਆ ਜਾਂਦੀ ਹੈ ਹੈ ਤਾਂ ਇੱਕ ਚਿੰਨ ਨਾ ਜਦੋਂ ਉਹ ਲਾਈਟ ਜਾਂ ਉਸ ਦਾ ਰੰਗ ਲਾਲ ਹੁੰਦਾ ਹੈ ਰੈੱਡ ਹੁੰਦੀ ਹੈ ਉਹ ਸਿਰਫ ਇੱਕ ਬੰਦੇ ਨੇ ਚਿੰਨ ਬਣਾਇਆ ਵੀ ਜਿੱਥੇ ਲਾਲ ਬੱਤੀ ਜਗ ਪਏ ਦਾ ਮਤਲਬ ਹੈ ਤੂੰ ਰੁਕਣਾ ਹੈ ਇਹ ਰੱਬ ਦਾ ਬਣਾਇਆ ਇਸ ਤਰ੍ਹਾਂ ਨਹੀਂ ਵਿਧਾਨ ਪਰ ਹੋ ਸਕਦਾ ਜਿੱਦਨ ਵਿਧਾਨ ਬਣਾਇਆ ਉਹ ਲਾਲ ਦੀ ਥਾਂ ਤੇ ਖਰਾ ਰੰਗ ਚੂਜ਼ ਕਰ ਲੈਂਦੇ ਤੇ ਚੇਤੇ ਰੱਖੋ ਲੋਕਾਂ ਨੇ ਖਰੇ ਨੂੰ ਵੀ ਉਸ ਤਰ੍ਹਾਂ ਮੰਨ ਲੈਣਾ ਸੀ ਇੱਕ ਚਿੰਨ ਹੈ ਕਿ ਉਹ ਰੋਕ ਰਿਹਾ ਖਰਾ ਕਹਿ ਰਿਹਾ ਤੂੰ ਚੱਲ ਪਾ ਅਸੀਂ ਸੜਕ ਤੇ ਸਬਰ ਕਰਦੇ ਆ ਸਾਹਮਣੇ ਦੇਖਨੇ ਆ ਕਿ ਇੱਕ ਬੱਚੇ ਦਾ ਬੋਰਡ ਦੇ ਉੱਤੇ ਢਾਂਚਾ ਜਿਹਾ ਬਣਾਇਆ ਸਕੈਚ ਜਿਹਾ ਹੈ ਹਾਲਾਂ ਉਹਦੀ ਸ਼ਕਲ ਨਹੀਂ ਸਿਰਫ ਉਹਦੇ ਗਲ ਦੇ ਵਿੱਚ ਇੱਕ ਬਸਤਾ ਲਟਕਾਇਆ ਹੈ ਉਹ ਲੰਘਣ ਵਾਲਿਆਂ ਨੂੰ ਕਹਿੰਦਾ ਹੈ ਵੇਖ ਕੇ ਨਿਕਲਿਓ ਇਹ ਚਿੰਨ੍ਹ ਹੈ ਸਾਹਮਣੇ ਸਕੂਲ ਹੈ ਅਸੀਂ ਫਿਰ ਬੇਨਤੀ ਚਿੰਨ ਬਹੁਤ ਵੱਡੇ ਅਰਥ ਰੱਖਦੇ ਆ ਅਸੀਂ ਆਪਣੀ ਸਰੀਰਕ ਕਿਰਿਆ ਸੋਧਣ ਲਈ ਜਾਂਦੇ ਆ ਪਰ ਸੱਚ ਇਹ ਮੇਲ ਤੇ ਫੀਮੇਲ ਦਾ ਕਿ ਚਿੰਨ ਬਣਾ ਕੇ ਬਾਹਰ ਲਾਇਆ ਹੈ ਕਿ ਇਸ ਥਾਂ ਤੇ ਇਸ ਜੈਂਡਰ ਨੇ ਆਪਣੀ ਕਿਰਿਆ ਸੋਝਣੀ ਹੈ ਇਸ ਤਰੀ ਹੈ ਨਾ ਇਹ ਚਿੰਨ ਬੜੇ ਵੱਡੇ ਅਰਥ ਰੱਖਦੇ ਆ ਪਰ ਜਦੋਂ ਤੁਸੀਂ ਉਸ ਚਿੰਨ ਨੂੰ ਇਗਨੋਰ ਕਰਦੇ ਹੋ ਜਿਸ ਕਰਕੇ ਉਹ ਲਾਇਆ ਜੇ ਉਹਨੂੰ ਹੀ ਨਾ ਮੰਨੋ ਤੇ ਫਿਰ ਕਈ ਵਾਰੀ ਕਹਿੰਦੇ ਨੇ ਪੱਟ ਦਿਓ ਨਾ ਬੱਤੀਆਂ ਨੂੰ ਜੇ ਕਿਸੇ ਨੇ ਮੰਨਣਾ ਹੀ ਨਹੀਂ ਤਾਂ ਇਹਦਾ ਮਤਲਬ ਦਿਸਦਾ ਹੋਇਆ ਮੰਨਣ ਵਾਸਤੇ ਇਸੇ ਤਰ੍ਹਾਂ ਮੈਂ ਬੇਨਤੀ ਕੀਤੀ ਨਾਥ ਨੇ ਗੋਰਖਨਾਥ ਨੇ ਆਪਣੀ ਸੰਪਰਦਾ ਨੂੰ ਚਿੰਨ ਦਿੱਤੇ ਮੁੰਦਰਾ ਦਿੱਤੀਆਂ ਵਿਭੂਤੀ ਦਿੱਤੀ ਗੋਦੜੀ ਦਿੱਤੀ ਚਿੱਪੀ ਦਿੱਤੀ ਉਹਨੇ ਡੰਡਾ ਦਿੱਤਾ ਬਿਰਾਗਨ ਦਿੱਤੀ ਪਰ ਜਦੋਂ ਇਹ ਕੋਈ ਸਮੇਂ ਬਾਅਦ ਸਿਰਫ ਚਿੰਨ ਰਹਿ ਗਏ ਜਿਹੜੇ ਰੂਹਾਨੀਅਤ ਦੇ दैवी ਗੁਣ ਨੇ ਉਹ ਅੰਦਰੋਂ ਅਲੋਪ ਹੋ ਗਏ ਸਿਰਫ ਚਿੰਨਾਂ ਦੀ ਪਰਮਾਰ ਹੋ ਗਈ ਫਿਰ ਗੁਰੂ ਨਾਨਕ ਸਾਹਿਬ ਨੇ ਉਹਦੀ ਵਿਆਖਿਆ ਕਰਦਿਆਂ ਕਿਹਾ ਕਿ ਜੋ ਕੋਈ ਤੂੰ ਆਪਣੇ ਐਸ ਚਮੜੀ ਤੇ ਧਾਰਨ ਕਰੀ ਬੈਠਾ ਆ ਮੈਂ ਤੈਨੂੰ ਦੱਸਾਂ ਇਹਦੇ ਅੰਤਰੀਵ ਅਰਥ ਕੀ ਨੇ ਫਿਰ ਗੱਲ ਅਸੀਂ ਪੜਿਆ ਗੁਰੂ ਜੀ ਨੇ ਕਿਹਾ ਬਲੌਰ ਦੀਆਂ ਮੁੰਦਰਾਂ ਦੀ ਥਾਂ ਤੇ ਸੰਤੋਖ ਦੀਆਂ ਮੁੰਦਰਾਂ ਪਾ ਦਰ ਦਰ ਤੇ ਮੰਗਣ ਦੀ ਥਾਂ ਤੇ ਅੰਦਰ ਲੱਜਿਆ ਪ੍ਰਤੀਤ ਕਰ ਤੂੰ ਇਨਸਾਨ ਮੰਗਤਾ ਬਣ ਕੇ ਲੋਕਾਂ ਦਾ ਮੁਤਾਜ ਨਾ ਹੋ ਤੂੰ ਧਿਆਨ ਦੀ ਵਿਭੂਤੀ ਲਾ ਗੋਦੜੀ ਤੂੰ ਮੌਤ ਨੂੰ ਚੇਤੇ ਰੱਖ ਸੱਚ ਏਵੇਂ ਕਿ ਸਭ ਨੂੰ ਇੱਕ ਬਰਾਬਰ ਜਾਣ ਇਹ ਤੇਰਾ ਆਈ ਪੰਥ ਹੈ ਪ੍ਰਤੀਤ ਦਾ ਡੰਡਾ ਤੇਰੇ ਕੋਲ ਹੋਵੇ ਤੂੰ ਕਾਇਆ ਨੂੰ ਵਾਸ਼ਨਾ ਤੋਂ ਬਚਾ ਕੇ ਪਵਿੱਤਰ ਰੱਖੇ ਇਹ ਤੇਰਾ ਕੁਵਾਰਾਪਨ ਹੈ ਇਹ ਅਸੀਂ ਵੇਖਿਆ ਫਿਰ ਜੋ ਤੂੰ ਚੂਰਮਾ ਖਾ ਰਹੇ ਹੈ ਖੁਰਾਕ ਖਾ ਰਹੇ ਹੈ ਉਹ ਰੱਬੀ ਗਿਆਨ ਦਾ ਚੂਰਮਾ ਬਣਾ ਭੁਗਤ ਗਿਆਨ ਜੇ ਤੇਰੇ ਅੰਦਰ ਬ੍ਰਹਮ ਗਿਆਨ ਦਾ ਭੋਜਨ ਹੋਵੇਗਾ ਤੇ ਤੇਰੇ ਅੰਦਰ ਤਰਸ ਦੀ ਬਿਰਤੀ ਉਹ ਲੋਕਾਂ ਨੂੰ ਜ਼ਰੂਰ ਵੰਡੇਗੀ ਇਹ ਇਹ ਕੁਦਰਤ ਦਾ ਨੇਮ ਹੈ ਮੈਂ ਕੱਲ ਇੱਕ ਉਦਾਹਰਨ ਦਿੱਤੀ ਸੀ ਬੱਦਲ ਪਾਣੀ ਨਾਲ ਭਰ ਜਾਏ ਇਹ ਕਹੀਏ ਵੀ ਤੂੰ ਵਰਸਣਾ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਬੱਦਲ ਭਰਿਆ ਹੈ ਤੇ ਹਰ ਹਾਲਤ ਵਿੱਚ ਵਰਸੇਗਾ ਸੱਚ ਇਹ ਵੇ ਜਿਸ ਗੁਰਮੁਖ ਦਾ ਮਹਾਂਪੁਰਖ ਦਾ ਅੰਦਰ ਰੱਬ ਦੇ ਰੂਹਾਨੀ ਗਿਆਨ ਨਾਲ ਭਰਪੂਰ ਹੋ ਜਾਂਦਾ ਉਹ ਇੱਕ ਦਿਨ ਜ਼ਰੂਰ ਵਰਸਦਾ ਹੈ ਉਹ ਵਰਸੇਗਾ ਫੁੱਲ ਭਰਿਆ ਸੁਗੰਧੀ ਨਾਲ ਸੁਗੰਧੀ ਵੰਡੇਗਾ ਨਾ ਬੱਦਲ ਕਦੀ ਪੈਸੇ ਮੰਗਦਾ ਨਾ ਫੁੱਲ ਕਦੀ ਪੈਸੇ ਮੰਗਦਾ ਉਹ ਸਿਰਫ ਭਰੇ ਕੋਈ ਤਰਸ ਵਿੱਚ ਆ ਕੇ ਵੰਡਦੇ ਨੇ ਗੁਰੂ ਜੀ ਕਹਿੰਦੇ ਆ ਤੂੰ ਆਪਣੇ ਅੰਦਰ ਬ੍ਰਹਮ ਗਿਆਨ ਦਾ ਭੋਜਨ ਛਕ ਤੇ ਤੇਰੀ ਦਇਆ ਵਾਲੀ ਬਿਰਤੀ ਉਹ ਲੋਕਾਂ ਨੂੰ ਜ਼ਰੂਰ ਵੰਡੇਗੀ ਫਿਰ ਉੱਥੇ ਸ਼ਬਦ ਕਿਹਾ ਨਾਥ ਕੇਵਲ ਪਰਮਾਤਮਾ ਹੈ ਬਾਕੀ ਸਭ ਉਹਦੇ ਨੱਥੀ ਕੀਤੇ ਨੇ ਤੇ ਸਤਿਗੁਰੂ ਨੇ ਸ਼ਬਦ ਵਰਤਿਆ ਸੰਜੋਗ ਤੇ ਵਿਜੋਗ ਸੰਸਾਰ ਦੀ ਕਿਰਿਆ ਚਲਾ ਰਹੇ ਨੇ ਰਿਧੀਆਂ ਸਿੱਧੀਆਂ ਨਾਮ ਤੋਂ ਬਿਨਾ ਵੱਖਰਾ ਸਵਾਦ ਫਿੱਕੀਆਂ ਨੇ ਇਹ ਕੱਲ ਅਸੀਂ ਵਿਚਾਰਿਆ ਅੱਜ ਮੈਂ ਜਿਹੜੀ ਬੇਨਤੀ ਕਰਨੀ ਹੈ ਆਪ ਜੀ ਇਸ ਬਚਨ ਨੂੰ ਧਿਆਨ ਨਾਲ ਸੁਣਿਓ ਹਾਂ ਅਰਥ ਥੋੜੇ ਜਿਹਾ ਹਟ ਕੇ ਮੈਂ ਕਰਾਂਗਾ ਜੋ ਟੀਕਿਆਂ 'ਚ ਹੋ ਰਹੇ ਨੇ ਪਰ ਇਹਨੂੰ ਖੌਮੇ 'ਚ ਲੈ ਕੇ ਨਹੀਂ ਟੀਕੇ 'ਚ ਸ਼ਬਦ ਹੈ ਏਕਾ ਮਾਈ ਇਹਦਾ ਅਰਥ ਕੀਤਾ ਇੱਕ ਮਾਈ ਇੱਕ ਮਾਇਆ ਏਕਾ ਸ਼ਬਦ ਮਾਈ ਨਾਲ ਜੋੜਿਆ ਏਕਾ ਮਾਈ ਅਗਲਾ ਅਗੇ ਅਰਥ ਕੀਤੇ ਜਾਂਦੇ ਆ ਜੁਗਤ ਵਿਆਈ ਜੁਗਤ ਦਾ ਅਰਥ ਕੀਤਾ ਤਰੀਕਾ ਮੈਂ ਜੋ ਅਰਥ ਹੋਇਆ ਪਰ ਫਿਰ ਵੀ ਮੈਂ ਆਪ ਨੂੰ ਰੋਜ਼ ਇਹ ਗੱਲ ਕਰਦਾ ਆ ਰਿਹਾ ਕਿ ਜੋ ਅਰਥ ਆਪਾਂ ਕਰ ਰਹੇ ਆ ਜ਼ਰੂਰੀ ਨਹੀਂ ਇਹ ਅਰਥ ਹੀ ਸਾਰੀ ਜ਼ਿੰਦਗੀ ਰਹਿਣ ਹੁਣ ਏਕਾ ਮਾਈ ਇਹਦਾ ਅਰਥ ਕੀਤਾ ਗਿਆ ਇੱਕ ਮਾਇਆ ਜੁਗਤ ਦਾ ਅਰਥ ਹੈ ਤਰੀਕਾ ਵਿਆਈ ਵਿਆਹੀ ਲਫ਼ਜ਼ ਦਾ ਅਰਥ ਹੁੰਦਾ ਪ੍ਰਸੂਤ ਹੋਣਾ ਜਨਮ ਦੇਣਾ ਸਾਡੇ ਹਰਿਆਣੇ ਚ ਅਜੇ ਵੀ ਲੋਕਲ ਬੰਦੇ ਜਿਹੜੇ ਬਾਂਗਰ ਚ ਨੇ ਉਹ ਕਹਿੰਦੇ ਮੈਂ ਬੈਂਸ ਵਿਆਹ ਗਈ ਅੱਜ ਵਿਆਹ ਗਈ ਦਾ ਅਰਥ ਉਹਨੇ ਬੱਚਾ ਦਿੱਤਾ ਵਿਆਹੀ ਦਾ ਅਰਥ ਇਹ ਵਿਆਹ ਨਹੀਂ ਇੱਥੇ ਅਰਥ ਕੀਤਾ ਗਿਆ ਹੈ ਸਾਰੇ ਵਿਦਵਾਨਾਂ ਨੇ ਕਿ ਏਕਾ ਮਾਈ ਜੁਗਤ ਵਿਆਹੀ ਵਿਆਹੀ ਦਰ ਤੇ ਪ੍ਰਸੂਤ ਹੋਈ ਜਨਮ ਦਿੱਤਾ ਤਿੰਨ ਚੇਲੇ ਪਰਵਾਨ ਚੇਲੇ ਦਾ ਲਫ਼ਜ਼ੀ ਅਰਥ ਪੁੱਤਰ ਕੀਤਾ ਗਿਆ ਪ੍ਰਵਾਨਦਰ ਤੇ ਜਿਨ੍ਹਾਂ ਨੂੰ ਪ੍ਰਤੱਖ ਮੰਨਿਆ ਗਿਆ ਜਾਂ ਪ੍ਰਮਾਣਿਕ ਨੇ ਪ੍ਰਮਾਣਿਕ ਨੇ ਗੁਰੂ ਜੀ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਮੈਨੂੰ ਯਾਦ ਹੈ ਕਿ ਸੰਪਰਦੇ ਗੁਰਮੁਖ ਪਿਆਰੇ ਇੱਕ ਲਾਏ ਦੀ ਬਾਣ ਕਰਦੇ ਆ ਲਾਇਦਰ ਤੇ ਲੈਤਾ ਕਰਨੀ ਪਰ ਜਦੋਂ ਇਹ ਪਾਠ ਕੀਤਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਮਾਈ ਪ੍ਰਸੂਤ ਹੋਈ ਮਾਇਆ ਤਿੰਨ ਚੇਲੇ ਉਹਨੇ ਜਨਮ ਦਿੱਤਾ ਤਿੰਨ ਪੁੱਤਰਾਂ ਨੂੰ ਇੱਕ ਸੰਸਾਰੀ ਸੀ ਬ੍ਰਹਮਾ ਜੀ ਇੱਕ ਭੰਡਾਰੀ ਸੀ ਵਿਸ਼ਨੂੰ ਜੀ ਤੇ ਇੱਕ ਲਾਏ ਦੀਵਾਨ ਇੱਕ ਜੀਵਾਂ ਦਾ ਸੰਘਾਰ ਕਰਤਾ ਦੀਵਾਨ ਲਾ ਕੇ ਸ਼ਿਵ ਜੀ ਵਰਤਿਆ ਇਹੀ ਹੈ ਨਾ ਜੀ ਫਿਰ ਅੱਗੇ ਸ਼ਬਦ ਆ ਗਿਆ ਸੁਣਿਓ ਇਸ ਬੇਨਤੀ ਨੂੰ ਧਿਆਨ ਦੇ ਕੇ ਮੈਂ ਰੋਜ਼ ਕਹਿ ਰਿਹਾ ਕਿ ਪਾਠ ਅਸੀਂ ਰੋਜ਼ ਕਰਨੇ ਆ ਜਪਜੀ ਸਾਹਿਬ ਦਾ ਸੱਚ ਇਹ ਜੇ ਮੈਂ ਗੁਰੂ ਜੀ ਦੀ ਹਜ਼ੂਰੀ 'ਚ ਬੇਨਤੀ ਕਰ ਰਿਹਾ ਕਈ ਸ਼ਬਦ ਇੰਨੇ ਡੂੰਘੇ ਨੇ ਮੈਨੂੰ ਵੀ ਨਵੀਂ ਵਾਰ ਪਤਾ ਲੱਗ ਰਿਹਾ ਮਹਾਰਾਜ ਜੀ ਅਸੀਂ ਰੋਜ਼ ਪੜ੍ਹਦੇ ਪਏ ਹੁਣ ਅੱਗੇ ਸ਼ਬਦ ਆਇਆ ਕਿ ਜਿਵ ਤਿਸ ਤਿਸ ਕੌਣ ਹੈ ਵਿਆਕਰਣ ਅਨੁਸਾਰ ਤਿਸ ਪਰਨਾਉਨ ਹੈ ਜਿਵ ਤਿਸ ਤਿਸ ਨੂੰ ਜਿਵ ਤਿਸ ਭਾਵੈ ਤਿਵੇਂ ਚਲਾਵੇ ਜਿਵ ਹੋਵੇ ਫਰਮਾਨ ਜਿਵੇਂ ਉਸ ਨੂੰ ਪਾਉਂਦਾ ਹੈ ਉਸ ਤਰ੍ਹਾਂ ਚਲਾਉਂਦਾ ਹੈ ਜਿਵੇਂ ਉਹਦਾ ਹੁਕਮ ਹੋਵੇ ਮੈਂ ਫਿਰ ਅਰਜ਼ ਕੀਤਾ ਇੱਥੇ ਸਾਰਿਆਂ ਗੁਰਮਖਾਂ ਅਰਥ ਹੀ ਕੀਤਿਆ ਏਕਾ ਮਾਈ ਜੁਗਤ ਵਿਆਈ ਪਰ ਇੱਥੇ ਥੋੜਾ ਜਿਹਾ ਧਿਆਨ ਨਾਲ ਸੁਣਿਓ ਇਹ ਕਿਹਾ ਜਾਂਦਾ ਹੈ ਭਾਰਤ ਦਰਸ਼ਨ ਵਿੱਚ ਕਿ ਅਸਲ 'ਚ ਜੋ ਕੁਝ ਰਚਨਾ ਹੈ ਇਹ ਦਰਅਸਲ ਇੱਕ ਨਿਰਗੁਣ ਬ੍ਰਹਮ ਇੱਕ ਨਿਰਗੁਣ ਬ੍ਰਹਮ ਦੂਸਰੀ ਮਾਇਆ ਪ੍ਰਕਿਰਤੀ ਸ਼ਬਦ ਵਰਤਨੇ ਬ੍ਰਹਮ ਦਾ ਤੇ ਪ੍ਰਕਿਰਤੀ ਦਾ ਬ੍ਰਹਮ ਦਾ ਤੇ ਮਾਇਆ ਦਾ ਆਪਸੀ ਜੋੜ ਹੋਇਆ ਉਸ ਜੋੜ ਦੇ ਵਿੱਚੋਂ ਪਰਮਾਤਮਾ ਨੇ ਆ ਦੇਵਤੇ ਆ ਸਾਰਾ ਸੰਸਾਰ ਸਿਰਜ ਦਿੱਤਾ ਹੁਣ ਜਿਹਦੇ ਅਰਥ ਇਉਂ ਕਰਾਂਗੇ ਨਾ ਏਕਾ ਥੋੜਾ ਜਿਹਾ ਵਿਸ਼ਰਾਮ ਦੇ ਕੇ ਏਕਾ ਦਾ ਅਰਥ ਏਕ ਓੰਕਾਰ ਕਿਉਂਕਿ ਤਿਸ ਸ਼ਬਦ ਜਿਹੜਾ ਆਇਆ ਜਿਵ ਤਿਸ ਭਾਵੈ ਤੇ ਫਿਰ ਮਾਇਆ ਦਾ ਨਾਮ ਜੇ ਰਹੇਗਾ ਇਹਦਾ ਮਤਲਬ ਜਿਵੇਂ ਮਾਇਆ ਚਲਾਉਂਦੀ ਹੈ ਉਸ ਤਰ੍ਹਾਂ ਦੇਵਤੇ ਚੱਲਦੇ ਆ ਜੇ ਏਕਾ ਸ਼ਬਦ ਵੱਖਰਾ ਕਰਕੇ ਅਰਥ ਕਰਾਂਗੇ ਏਕਾ ਦਾ ਅਰਥ ਪਾਰ ਬ੍ਰਹਮ ਤੇ ਪਾਰ ਬ੍ਰਹਮ ਦਾ ਪਰਨਾਉਣ ਆ ਜਾਏਗਾ ਤਿਸ ਜਿਵੇਂ ਰੱਬ ਨੂੰ ਪਾਉਂਦਾ ਉਸੇ ਤਰ੍ਹਾਂ ਹੀ ਹੁੰਦਾ ਹੈ ਫਿਰ ਇਸ ਗੱਲ ਨੂੰ ਦੁਬਾਰਾ ਅਸੀਂ ਵਿੰਨੇ ਆ ਇਹ ਏਕਾ ਇੱਕ ਓੰਕਾਰ ਮਾਈ ਦਾ ਅਰਥ ਮਾਇਆ ਇਹਦਾ ਮਤਲਬ ਏਕਾ ਮਾਈ ਜੁਗਤ ਦਾ ਅਰਥ ਤਰੀਕਾ ਨਹੀਂ ਜੁਗਤ ਦਾ ਅਰਥ ਕਰੀਏ ਜੋੜ ਇੱਕ ਅਕਾਲ ਪੁਰਖ ਉਹਦੀ ਆਪਣੀ ਰਚੀ ਨਾਮ ਦੀ ਖੇਡ ਵਿੱਚੋਂ ਮਾਇਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਮਾਇਆ ਦੇ ਅਰਥ ਬਹੁਤ ਡੂੰਗੇ ਨੇ ਜਦੋਂ ਬੰਦੇ ਨੂੰ ਸਮਝ ਨਹੀਂ ਪੈਂਦੀ ਲੋਕੀ ਮਜ਼ਾਕ ਜਾਂ ਕਰਕੇ ਤੁਰ ਪੈਂਦੇ ਆ ਕੀ ਮਾਇਆ ਕਹਿ ਦਿੱਤਾ ਮਾਇਆ ਇੱਕ ਸ਼ਕਤੀ ਹੈ ਆਪ ਨੂੰ ਪਤਾ ਹੋਵੇ ਕਿ ਆਨੰਦ ਸਾਹਿਬ ਜੀ ਪਾਠ ਕਰਦੇ ਹੋ ਸ਼ਿਵ ਸ਼ਕਤ ਆਪ ਉਪਾਇਕ ਹੈ ਅੱਗੇ ਕੀ ਹੈ ਕਰਤਾ ਆਪੇ ਹੁਕਮ ਵਰਤਾਏ ਇਹਦਾ ਮਤਲਬ ਸ਼ਿਵ ਸ਼ਕਤ ਤੋਂ ਉੱਪਰ ਕਰਤਾ ਪੁਰਖ ਵੈਗਰੂ ਹੈ ਇੱਕ ਸ਼ਿਵ ਹੈ ਇੱਕ ਸ਼ਕਤੀ ਹੈ ਹਿੰਦੂਇਜ਼ਮ ਨੇ ਬੜੇ ਸਿੰਬਲ ਵਰਤੇ ਆ ਮੈਂ ਤਾਂ ਕਈ ਵਾਰੀ ਸੋਚਣਾ ਰਾਮ ਸੀਤਾ ਰਾਮ ਰਾਧੇ ਸ਼ਾਮ ਲక్ష్ਮੀ ਨਾਰਾਇਣ ਇਹ ਸਾਰੇ ਲਫ਼ਜ਼ ਵਰਤੇ ਗਏ ਮੇਲ ਤੇ ਫੀਮੇਲ ਪਰ ਗੁਰੂ ਸਾਹਿਬ ਨੇ ਜਦੋਂ ਉਹਦੀ ਵਿਆਖਿਆ ਕੀਤੀ ਉਹਨਾਂ ਅਵਤਾਰ ਨਾਵਾਂ ਦੀ ਥਾਂ ਉਸ ਬ੍ਰਹਮ ਦੀ ਏਕਾ ਮਾਈ ਦੀ ਬਜਾਏ ਇੱਕ ਓੰਕਾਰ ਫਿਰ ਬੇਨਤੀ ਮਾਈ ਮਾਇਆ ਬਾਦ ਵਿੱਚ ਮੈਂ ਇਹ ਬਾਣੀ ਚੋਂ ਬੇਨਤੀ ਕਰਾਂਗਾ ਆਪਣੇ ਕੋਲੋਂ ਨਹੀਂ ਅੱਜ ਬੈਠਿਆ ਮਨ ਚ ਆਇਆ ਮਨਾ ਰਾਤ ਦਾ ਸੀ ਵੀ ਏਕਾ ਮਾਈ ਜੁਗਤ ਵੇ ਤਿਸ ਦੇ ਅਰਥ ਕੀ ਕਰਾਂਗੇ ਏਕਾ ਅਕਾਲ ਪੁਰਖ ਮਾਈ ਮਾਇਆ ਜੁਗਤ ਦਾ ਅਰਥ ਹੈ ਮਿਲਾਪ ਦੋੜ ਵਿਆਹੀ ਦਰ ਤੇ ਪ੍ਰਸੂਤ ਹੋਈ ਉਹਦੇ ਤੋਂ ਰਚਨਾ ਫਿਰ ਅੱਗੇ ਚੱਲੀ ਫਿਰ ਕਿਹਾ ਗੁਰੂ ਜੀ ਨੇ ਤਿੰਨ ਚੇਲੇ ਪ੍ਰਵਾਨ ਬਰੀਕ ਨਾਲ ਇਹ ਸੁਣਿਓ ਹੁਣ ਇੱਕ ਬ੍ਰਹਮ ਮਾਇਆ ਉਹਦਾ ਵਿਸਤਾਰ ਫਿਰ ਦੇਵਤੇ ਆ ਸੰਸਾਰ ਹੁਣ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਇਸ ਪੌੜੀ ਲਾਓ ਮੇਰਾ ਖਿਆਲ ਸੌਖਾ ਹੋ ਜਾਏਗਾ ਇੱਕ ਹੈ ਦੂਈ ਕੁਦਰਤ ਇੱਕ ਹੈ ਆਪੀ ਨੇ ਜਿਹੜੇ ਆਸਾ ਕੀ ਵਾਰ ਦੀ ਪਹਿਲੀ ਪੌੜੀ ਪੜ੍ਹਦੇ ਆ ਆਪੀ ਨੇ ਏਕਾ ਹੈ ਦੁਈ ਕੁਦਰਤ ਮਾਈ ਹੈ ਆਪਣੇ ਆਪੇ ਵਿੱਚੋਂ ਨਾਮ ਪੈਦਾ ਕੀਤਾ ਨਾਮ ਦੀ ਸ਼ਕਤੀ ਵਿੱਚੋਂ ਮਾਇਆ ਬਣਾਈ ਜਿਹਨੂੰ ਅੱਗੇ ਗੁਰੂ ਨੇ ਕਹਿਣਾ ਕਿ ਆਸਨ ਲੋਏ ਲੋਏ ਭੰਡਾਰ ਉਸ ਆਪੀ ਨੇ ਚੋ ਨਾਮ ਨਾਮ ਚੋ ਦੁਈ ਕੁਦਰਤ ਦੁਈ ਕੁਦਰਤ ਵਿੱਚੋਂ ਸੰਸਾਰ ਦੀ ਰਚਨਾ ਕਰਕੇ ਜਿੰਨੇ ਆਸਨ ਬਣਾਏ ਸਾਰਿਆਂ ਵਿੱਚ ਆਪ ਬੈਠ ਗਿਆ मेरी बेनती शायद समझ पे आवे आप ही ने एका आप ही ने आप साजियो सफोरोया आप ही ने रचियो नाउ याद रखियो इतने दुई नहीं वरत्या आशा दीवार दे बचन आप ही ने आप है आप ही ने नाओ है आप ही ने आप साजियो ये नहीं क्या दूजा नाम आप ही ने आप साजियो ਆਪੀ ਨੇ ਰਚਿਓ ਨਾਉ ਸੂਰਜ ਹੈ ਸੂਰਜ ਆਪੀ ਨੇ ਹੈ ਤੇ ਉਹਦੀ ਕਿਰਨ ਦੂਜੀ ਹੋ ਸਕਦੀ ਹੈ ਉਸ ਆਪੀ ਨੇ ਵਿੱਚੋਂ ਸੂਰਜ ਦਾ ਰੂਪ ਹੈ ਕਿਰਨ ਉਸ ਨੇ ਆਪਣੇ ਆਪ ਨੂੰ ਸਬੂਰ ਕੀਤਾ ਉਹਦੇ ਵਿੱਚੋਂ ਉਹਦਾ ਆਪਾ ਹੈ ਨਾਮ ਇਸ ਕਰਕੇ ਮੈਂ ਆਪ ਜੀ ਨੂੰ ਉਸ ਦਿਨ ਬੇਨਤੀ ਕੀਤੀ ਸੀ ਕਿ ਨਾਮ ਨਰਜਿੰਦ ਨਹੀਂ ਸੱਚ ਐਵੇਂ ਗੁਰਮਖੋ ਜਿੱਥੇ ਨਾਮ ਚੱਲਦਾ ਉੱਥੇ ਰੱਬ ਆਪ ਵਰਦਾ ਹੈ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰਾ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਹੁਣ ਫਿਰ ਬੇਨਤੀ ਇਸ ਨੂੰ ਆਪੀ ਨੇ ਆਪ ਸਾਜਿਓ ਏਕਾ ਆਪੀ ਨੇ ਰਚਿਓ ਨਾਉ ਹੁਣ ਦੋਈ ਕੁਦਰਤ ਮਾਇਆ ਹੈ ਏਕਾ ਮਾਈ ਫਿਰ ਬੇਨਤੀ ਏਕਾ ਅਕਾਲ ਪੁਰਖ ਮਾਈ ਮਾਇਆ ਆਪੀ ਨੇ ਔਰ ਦੋਈ ਕੁਦਰਤ ਸਾਜੀਐ ਫਿਰ ਕੀ ਕੀਤਾ ਉਹਨੇ ਸਰਜਨਾ ਅੱਗੇ ਕੀਤੀ ਤਿੰਨ ਚੇਲੇ ਪਰਵਾਨ ਇਹ ਵੀ ਮੈਂ ਬੇਨਤੀ ਕਰਾਂਗਾ ਤਿੰਨ ਚੇਲੇ ਵੀ ਅੰਤਰੀਬ ਦੇ ਗੁਣ ਨੇ ਜਦੋਂ ਇੱਥੇ ਆਪਾਂ ਅੱਗੇ ਆਉਨੇ ਆ ਪਹਿਲਾਂ ਇਹ ਤੋਂ ਕਰ ਲਈਏ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਹਰ ਥਾਂ ਤੇ ਬਹਿ ਗਿਆ ਅਗਲੀ ਗੱਲ ਫਿਰ ਮਨ ਚ ਆਵੇਗਾ ਫਿਰ ਬ੍ਰਹਮਾ ਤਾਂ ਬਣਾਉਂਦਾ ਹੈ ਬ੍ਰਹਮਾ ਜੀ ਦਾ ਕੰਮ ਹੈ ਪੈਦਾ ਕਰਨਾ ਵਿਸ਼ਨੂੰ ਜੀ ਦਾ ਕੰਮ ਹੈ ਰਿਜ਼ਕ ਦੇਣਾ ਤੇ ਸ਼ਿਵ ਜੀ ਦਾ ਕੰਮ ਹੈ ਮ੍ਰਿਤਿਉ ਸੰਘਾਰ ਕਰਨਾ ਗੁਰੂ ਨੇ ਅਗਲੀਆਂ ਤੁਕਾਂ ਵਿੱਚ ਇਸ ਗੱਲ ਨੂੰ ਫਿਰ ਕਲੀਅਰ ਕਰ ਦਿੱਤਾ ਦਾਤਾ ਵਿਸ਼ਨੂੰ ਵੱਖਰਾ ਨਹੀਂ ਆਪ ਹੀ ਨੇ ਦਾਤਾ ਹੈ ਕਰਤਾ ਕ੍ਰੀਏਟਰ ਬ੍ਰਹਮਾ ਵੀ ਉਹੀ ਹੈ ਕਰਨ ਵਾਲਾ ਵੀ ਉਹੀ ਹੈ ਦਾਤਾ ਕਰਤਾ ਆਪ ਤੂੰ ਤੂੰ ਹੈ ਆਪ ਹੀ ਨੇ ਹੈ ਮਹਾਰਾਜ ਕਹਿੰਦੇ ਬਰੀਕ ਨਾਲ ਸਮਝ ਤੂੰ ਦੇਵਤਿਆਂ ਨੂੰ ਪੂਜ ਰਿਹਾ ਹੈ ਤੂੰ ਉਸ ਨੂੰ ਕਿਉਂ ਨਹੀਂ ਨਮਸਕਾਰ ਕਰਦਾ ਜਿੰਨੇ ਸਾਰੀ ਖੇਡ ਸ਼ੁਰੂ ਕੀਤੀ ਹੈ ਜਿਹੜਾ ਮੁੱਢ ਹੈ ਇਸ ਬਰੀਕੀ ਨੂੰ ਫਿਰ ਬੇਨਤੀ ਹੈ ਕਿ ਦਾਤਾ ਵਿਸ਼ਨੂੰ ਉਹ ਕਹਿੰਦੇ ਨੇ ਭੰਡਾਰੀ ਵਿਸ਼ਨੂੰ ਹੈ ਤੇ ਮਹਾਰਾਜ ਕਹਿੰਦੇ ਦਾਤਾ ਵੈਗਰੂ ਹੈ ਉਹ ਕਹਿੰਦੇ ਨੇ ਕਰਤਾ ਬ੍ਰਹਮਾ ਹੈ ਗੁਰੂ ਕਹਿੰਦਾ ਕਰਤਾ ਵੈਗਰੂ ਹੈ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਤੁਸ ਦੇਵੈ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਤੁਸ ਦੇਵੈ ਕਰੈ ਪਸਾਓ ਤੂੰ ਜਾਣੋਈ ਸਭ ਸੇ ਦੇ ਲੈਸੈ ਜਿੰਦ ਕਵਾਓ ਆ ਆ ਗਿਆ ਸ਼ਿਵ ਦੇ ਲੈਸੇ ਜਿੰਦ ਕਵਾਓ ਜਿਨ੍ਹਾਂ ਨੂੰ ਤੂੰ ਜਿੰਦ ਦਿੱਤੀ ਹੈ ਪਰਮਾਤਮਾ ਤੂੰ ਆਪਣੀ ਮੌਜ ਵਿਚ ਆਇਆ ਉਹ ਜਿੰਦ ਵੀ ਆਪੇ ਲੈ ਲੈਣਾ ਹੈ ਇਹਦਾ ਮਤਲਬ ਕਰਤਾ ਵੀ ਉਹ ਦਾਤਾ ਵੀ ਉਹ ਤੇ ਸੰਘਾਰ ਕਰਤਾ ਵੀ ਉਹ ਪਰ ਆਪਾਂ ਇਹਦੇ ਅਰਥ ਫਿਰ ਦੇਖੀਏ ਜੀ ਇਹਦਾ ਮਤਲਬ ਇੱਕ ਅਕਾਲ ਪੁਰਖ ਵਾਹਿਗੁਰੂ ਉਸ ਵਿੱਚੋਂ ਦੋਈ ਕੁਦਰਤ ਸਾਜੀ ਕੀ ਮਾਇਆ ਹੋਈ ਤਿੰਨ ਚੇਲੇ ਪਰਵਾਨ ਇਹਨੂੰ ਥੋੜਾ ਜਿਹਾ ਹੋਰ ਜੇ ਸਮਝੀਏ ਇੱਕ ਸ਼ਬਦ ਹੁੰਦਾ ਭਗਤ ਨਾਮਦੇਵ ਜੀ ਦਾ ਉਹਦੇ ਜਿਸ ਜ਼ਿਆਦਾ ਮਰਾਠੀ ਹੈ ਉਹ ਬਚਨ ਹੈ ਪਹਿਲ ਪੁਰੀਏ ਪੁੰਡਰਿਕ ਵਨਾ ਤਾਂ ਚੇ ਖੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ ਅਰਥ ਥੋੜੇ ਜਿਹਾ ਦਾਸੇ ਦੇ ਕਰ ਦਿੰਦਾ ਸ਼ਬਦ ਮਹਿੰਗਾ ਹੈ ਸਮਝਾਂਗੇ ਤੇ ਆਨੰਦ ਬੜਾ ਆਏਗਾ ਤੇ ਸੱਚ ਇਹ ਮੈਂ ਜਿਸ ਦਿਨ ਦੀ ਇੱਥੇ ਵਿਚਾਰ ਕਰ ਰਿਹਾ ਜਦੋਂ ਗੁਰਬਾਣੀ ਨੂੰ ਸਮਝਣ ਵਾਲਾ ਭਾਵਨਾ ਵਾਲਾ ਬੈਠਾ ਹੋਵੇ ਨਾ ਤੇ ਪਾਠ ਕੀਤਾ ਹੋਵੇ ਜੇ ਮੰਨ ਲਓ ਪਾਠ ਨਹੀਂ ਵੀ ਕੀਤਾ ਪਰ ਸੁਰਤ ਕਰਕੇ ਅੰਦਰੋਂ ਚੱਲਿਆ ਹੋਏ ਉਹ ਸ਼ਬਦ ਨੂੰ ਬਹੁਤ ਛੇਤੀ ਸਮਝੇਗਾ ਇੱਥੇ ਮੈਂ ਸ਼ਬਦ ਵਰਤਿਆ ਪਹਿਲ ਪੁਰੀਏ ਪੁੰਡਰੀ ਕਵਨਾ ਸਾਡੇ ਗੁਰਮੁਖ ਟੀਕਾਕਾਰ ਇਹ ਕਹਿੰਦੇ ਆ ਪਹਿਲਾ ਪਹਿਲ ਕਮਲ ਦਾ ਫੁੱਲ ਸੀ ਪੁੰਡਰੀਕ ਚਿੱਟਾ ਕਮਲ ਦਾ ਫੁੱਲ ਤਾਂਚੇ ਖੰਸਾ ਚੇ ਸ਼ਬਦ ਆਪ ਪੰਜਾਬੀ ਚ ਦੇ ਕਹਿੰਨੇ ਆ ਤੇ ਚੇ ਸ਼ਬਦ ਮਰਾਠੀ ਚ ਕਿਹਾ ਜਾਂਦਾ ਯਾਦ ਰੱਖਿਓ ਮਰਾਠੀ ਤੇ ਪੰਜਾਬੀ ਆਪਸ ਵਿੱਚ ਬੜਾ ਮੇਲ ਖਾਂਦੀਆਂ ਮੈਂ ਪਿਛਲੇ ਦਿਨ ਹੀ ਕਿਹਾ ਅਸੀਂ ਇੱਕ ਸ਼ਬਦ ਬਾਣੀ ਚ ਪੜ੍ਹਨੇ ਆਹੇ ਤੇ ਜਦੋਂ ਆਪਾਂ ਮਹਾਰਾਸ਼ਟਰ ਜਾਂਦੇ ਆ ਉੱਥੇ ਪੜਨ ਨੂੰ ਮਿਲਦਾ ਪੂੜੇ ਹਸਪੀਟਲ ਆਹੇ ਮਰਾਠੀ ਇਹਦਾ ਮਤਲਬ ਹੈ ਅੱਗੇ ਜਾਂਦੇ ਪਿਓ ਹਸਪਤਾਲ ਹੁੰਦਾ ਆਹੇ ਦਾ ਅਸੀਂ ਅਸੀਂ ਪੜਨੇ ਆਹੇ ਸ਼ਬਦ ਮਾਹੇ ਸ਼ਬਦ ਜਾਹੇ ਸ਼ਬਦ ਇਹ ਤਕਰੀਬਨ ਮਰਾਠੀ ਨਾਲ ਸੰਬੰਧਿਤ ਨੇ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਪਹਿਲਾ ਪਹਿਲ ਉਹ ਕਹਿੰਦੇ ਨੇ ਕਮਲ ਦਾ ਫੁੱਲ ਸੀ ਉਹ ਜਿੰਨੇ ਜੀਵ ਨੇ ਉਹਦੇ ਖੰਸ ਨੇ ਖੇਤ ਵਿੱਚ ਉਸ ਫੁੱਲਾਂ 'ਚ ਤੇ ਮੈਂ ਗੁਰਮੁਖ ਇੱਕ ਵਾਰ ਬੇਨਤੀ ਕੀਤੀ ਸੀ ਅਰਥ ਕਰਦੇ ਆ ਅਲੰਕਾਰ ਤੇ ਉਦਾਹਰਨ ਨੂੰ ਸਮਝਣਾ ਚਾਹੀਦਾ ਕਦੀ ਕਮਲ ਦੇ ਫੁੱਲ ਦਾ ਤੇ ਹੰਸ ਦਾ ਆਪਸੀ ਰਿਸ਼ਤਾ ਬੈਂਦਾ ਹੰਸ ਦਾ ਤੇ ਸਰੋਵਰ ਦਾ ਰਿਸ਼ਤਾ ਹੈ ਹੰਸ ਦਾ ਤੇ ਮੋਤੀ ਦਾ ਰਿਸ਼ਤਾ ਹੈ ਹੰਸ ਦਾ ਤੇ ਤਰਨ ਦਾ ਰਿਸ਼ਤਾ ਹੈ ਕਮਲ ਦਾ ਫੁੱਲ ਤੇ ਹੰਸ ਢੁਕਦਾ ਕੋਈ ਨਹੀਂ ਹਾਂ ਕਮਲ ਦਾ ਫੁੱਲ ਤੇ ਭਵਰਾ ਹੈ ਕਵਲ ਦਾ ਫੁੱਲ ਤੇ ਚਿੱਕੜ ਤੋਂ ਨਿਰਲੇਪਤਾ ਹੈ ਕਮਲ ਦਾ ਫੁੱਲ ਤੇ ਤਰਨਾ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੂੰ ਗੁਰੂ ਅਰਜਨ ਸਾਹਿਬ ਗੁਰੂ ਕਾਲ ਚ ਕਿਸੇ ਨੇ ਮੁਕੰਮਲ ਟੀਕਾ ਨਹੀਂ ਕੀਤਾ ਭਾਈ ਗੁਰਦਾਸ ਸਾਹਿਬ ਨੇ ਟੀਕਾ ਨਹੀਂ ਕੀਤਾ ਕੁਝ ਸ਼ਬਦਾਂ ਵੱਲ ਇਸ਼ਾਰਾ ਕੀਤਾ ਬਾਬੇ ਪਿਰਥੀਏ ਦੇ ਪੁੱਤਰ ਮਿਹਰਵਾਨ ਨੇ ਸਿਆਣਾ ਬੜਾ ਸੀ ਜੀ ਉਹਦਾ ਟੀਕਾ ਮੈਨੂੰ ਪੜਨ ਨੂੰ ਮਿਲਿਆ ਪਰ ਮੈਂ ਇਹ ਨਹੀਂ ਕਹਾਂਗਾ ਮੈਂ ਇਹ ਕਹਾਂਗੇ ਵਾ ਦੀ ਬਾਣੀ ਪੜਨੀ ਹੈ ਉਹਨੇ ਟੀਕਾਕਾਰੀ ਸ਼ੁਰੂ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਹੜਤਾਲੀ ਗੁਰਮੁਖ ਪਿਆਰਿਆਂ ਨੂੰ ਮੁੱਖ ਤੋਂ ਕਥਾ ਸੁਣਾਈ ਹੈ ਪਰ ਨਾਲ ਇੱਕ ਸ਼ਬਦ ਹੈ ਕਿ ਗੁਰਬਾਣੀ ਦਾ ਟੀਕਾ ਕਰੋ ਸਮਝੀਏ ਸਾਰੇ ਦੇਖਣੋ ਪ੍ਰੋਜੈਕਟ ਚੱਲਦਾ ਹੈ ਫੌਨ ਚ ਸਾਡੇ ਅਰਥ ਨੇ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਵੇਲੇ ਇੱਕ ਰਵਾਇਤ ਹੈ ਕਿ ਜਦੋਂ ਟੀਕੇ ਦੀ ਗੱਲ ਚੱਲੀ ਤੇ ਮਹਾਰਾਜ ਨੇ ਕਿਹਾ ਸੀ ਬਾਣੀ ਰਚ ਦਿੱਤੀ ਹੈ ਧੁਰ ਤੋਂ ਆਈ ਹੈ ਇਹਦਾ ਟੀਕਾ ਗੁਰਸਿੱਖਾਂ ਦਾ ਜੀਵਨ ਕਰਿਆ ਕਰੇਗਾ ਜੀਵਨ ਟੀਕਾ ਕਰੇਗਾ ਤੇ ਅੱਜ ਵੀ ਮੈਂ ਬੇਨਤੀ ਕਰਾਂ ਸੀ ਅਰਥ ਕਰਦੇ ਜਾ ਰਹੇ ਹਾਂ ਪਰ ਟੀਕਾ ਤਾਂ ਅਸਲੀ ਅਰਥ ਉਦਨ ਹੋਣਾ ਜਿੱਦਨ ਇਹ ਸਰੀਰ ਨਾਲ ਵਾਪਰੇਗਾ ਜਿਵੇਂ ਰਾਤ ਨੂੰ ਅਗਲੇ ਤੁਕਾਂ ਆਉਣੀਆਂ ਨੇ ਇੱਕ ਦੋ ਜੀਵੋਂ ਲੱਖ ਹੋਏ ਉਹ ਉਹ ਉਹ ਪ੍ਰੈਕਟੀਕਲ ਹੈ ਮੈਂ ਫਿਰ ਬੇਨਤੀ ਕਰਾਂ ਆਪਾਂ ਜ਼ਿਆਦਾ ਖੱਬੇ ਸੱਜੇ ਨਾ ਜਾਈ ਅਰਥ ਹੁਣ ਪਹਿਲ ਪੁਰੀਏ ਪੁੰਡਰਿਕ ਵਰਨਾ ਤਾਂਚੇ ਖੰਸਾ ਅਸਲ ਚ ਕੀ ਹੈ ਸੀ ਡਰੀਏ ਨਾ ਹਿੰਦੂਇਜ਼ਮ ਦੀ ਇੱਕ ਥਿਉਰੀ ਕਹਿੰਦੀ ਹੈ ਕਿ ਪਹਿਲਾ ਪਹਿਲ ਕਮਲ ਦਾ ਫੁੱਲ ਸੀ ਉਹਦੇ ਵਿੱਚੋਂ ਬ੍ਰਹਮਾ ਨਿਕਲਿਆ ਪਹਿਲ ਪੁਰੀਏ ਪੁੰਡਰਿਕ ਵੰਨਾ ਤਾਂਚੇ ਖੰਸਾ ਬ੍ਰਹਮਾ ਜਿਹੜਾ ਉਹਦਾ ਰੰਗ ਚਿੱਟਾ ਹੈ ਵਿਸ਼ਨੂੰ ਦਾ ਰੰਗ ਲਾਲ ਹੈ ਤੇ ਸ਼ਿਵ ਜੀ ਨੂੰ ਰੰਗ ਦਿੱਤਾ ਕਾਲਾ ਇਹਨੂੰ ਫਿਰ ਅੱਗੇ ਜਾ ਕੇ ਕਿਹਾ ਜਾਂਦਾ ਤਿੰਨ ਮਾਇਆ ਦੇ ਗੁਣ ਨੇ ਰਜ ਗੁਣ ਤਮ ਗੁਣ ਸਤ ਗੁਣ ਇਹ ਤਿੰਨ ਚੇਲੇ ਜਿਹੜੇ ਨੇ ਹੋਰ ਬਰੀਕੀ ਜਾਵਾਂਗੇ ਤਿੰਨ ਗੁਣ ਬਣ ਜਾਣੇ ਨੇ ਹੁਣ ਬ੍ਰਹਮਾ ਜਿਹੜਾ ਉਹਦੀ ਅਸਵਾਰੀ ਜਿਹੜੀ ਖੰਸਕ ਹੈ ਕਈ ਵਾਰੀ ਅਸਵਾਰ ਦਾ ਨਾਮ ਨਹੀਂ ਲਿਆ ਜਾਂਦਾ ਅਸਵਾਰੀ ਦਾ ਨਾਮ ਲੈ ਕੇ ਪਤਾ ਲੱਗ ਜਾਂਦਾ ਕਿਹਦੀ ਗੱਲ ਹੋ ਰਹੀ ਹੈ ਹੰਸ ਅਸਵਾਰੀ ਹੈ ਇਹ ਬ੍ਰਹਮਾ ਦੀ ਮੈਂ ਕਹਿੰਦਾ ਵੀ ਗੁਰਦੁਆਰੇ ਕੋਈ ਬੰਦਾ ਹੋਵੇ ਜਿਹਨੂੰ ਨਾ ਪਤਾ ਹੋਵੇ ਇੱਥੇ ਸਟੇਜ ਤੇ ਕੋਈ ਇੰਨੀ ਗੱਲ ਕਹਿਦਾ ਮੇਰੇ ਨੀਲੇ ਦਾ ਸ਼ਾਹ ਸਵਾਰ ਤੇ ਗੁਰੂ ਗੋਬਿੰਦ ਸਿੰਘ ਕਹਿਣ ਦੀ ਲੋੜ ਨਹੀਂ ਪੈਣੀ ਸਭ ਨੂੰ ਪਤਾ ਲੱਗ ਜਾਣਾ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਨ ਲੱਗਾ ਹੈ ਅਸੀਂ ਕਹਾਂਗੇ ਵੀ ਨੀਲੇ ਸ਼ਾਹ ਸਵਾਰ ਕੌਣ ਕਿਉਂ ਨਹੀਂ ਇੱਕੋ ਗੱਲ ਪਤਾ ਜਦੋਂ ਕਹਿੰਦਾ ਮੇਰੇ ਨੀਲੇ ਦਾ ਸ਼ਾਹ ਸਵਾਰ ਕਲਗੀ ਵਾਲਾ ਕਲਗੀ ਵਾਲਾ ਕਹਿੰ ਇਵਨ ਕਿ ਕਲਗੀ ਗੁਰੂ ਹਰਗੋਬਿੰਦ ਸਾਹਿਬ ਵੀ ਲਾਂਦੇ ਆ ਪਰ ਜਦੋਂ ਕਲਗੀ ਤੇ ਨੀਲੇ ਦਾ ਸ਼ਾਹ ਸਵਾਰ ਕਹੋਗੇ ਉਹ ਅਸਵਾਰੀ ਦੱਸੇਗੀ ਇਹਦਾ ਸਵਾਰ ਕੌਣ ਹੈ ਮੈਨੂੰ ਇੰਜ ਲੱਗਦਾ ਜਦੋਂ ਖੰਸਾ ਸ਼ਬਦ ਵਰਤਿਆ ਇਹ ਬ੍ਰਹਮਾ ਦੇ ਅਰਥ ਕਰ ਰਿਹਾ ਕਮਲ ਦਾ ਫੁੱਲ ਹੈ ਉਹਦੇ ਚੋਂ ਬ੍ਰਹਮਾ ਪੈਦਾ ਹੋਇਆ ਫਿਰ ਸੁਣੋ ਮਾਇਆ ਫਿਰ ਆਵੇਗੀ ਏਕਾ ਮਾਈ ਪਹਿਲ ਪੁਰੀਏ ਪੁੰਡਰੀ ਕਵੰਨਾ ਤਾਂ ਚੇ ਖੰਸਾ ਉਹਦੇ ਵਿੱਚੋਂ ਤਾਂ ਚੇ ਉਸ ਵਿੱਚੋਂ ਖੰਸ ਬ੍ਰਹਮਾ ਸਗਲੇ ਜਨਾ ਇਹ ਸ੍ਰਿਸ਼ਟੀ ਪੈਦਾ ਹੋਈ ਜਿਹੜੀ ਗੱਲ ਗੁਰਮਤ ਨੇ ਕਹੀ ਉਹਨੂੰ ਫਿਰ ਕਹਿਣ ਲੱਗੇ ਤਾਂਚੇ ਖੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਇੱਥੇ ਕ੍ਰਿਸ਼ਨਾ ਦਾ ਅਰਥ ਕ੍ਰਿਸ਼ਨ ਨਹੀਂ ਯਾਦ ਰੱਖਿਓ ਕ੍ਰਿਸ਼ਨ ਕਿਉਂ ਕਹਿੰਦੇ ਸਨ ਇਹ ਵੀ ਰੰਗ ਨਾਲ ਰਿਲੇਟਡ ਹੈ ਕ੍ਰਿਸ਼ਨ ਕਿਉਂ ਕਹਿੰਦੇ ਰਾਮ ਨਹੀਂ ਕਿਹਾ ਅਸਲ ਚ ਕੀ ਹੈ ਕਿ ਕ੍ਰਿਸ਼ਨ ਇਸ ਕਰਕੇ ਕਹਿੰਦੇ ਸਨ ਕ੍ਰਿਸ਼ਨ ਦਾ ਅਰਥ ਹੁੰਦਾ ਕਾਲਾ ਤਾਂ ਕ੍ਰਿਸ਼ਨ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ ਚ ਇੱਕ ਤੋਕ ਹੁੰਦੀ ਹੈ ਕਾਜੀ ਕ੍ਰਿਸ਼ਨਾ ਹੁਆ ਕਾਜੀ ਦਾ ਸਬੰਧ ਕ੍ਰਿਸ਼ਨ ਨਾਲ ਕੀ ਮੈਂ ਜਦੋਂ ਪਾਠ ਕੀ ਦੋ ਵਾਰੀ ਕੀਤਾ ਕਾਜੀ ਕ੍ਰਿਸ਼ਨਾ ਹੁਆ ਫਿਰ ਸੱਚੇ ਪਾਤਸ਼ਾਹ ਨੇ ਸਮਝਾਇਆ ਇਹ ਦਰ ਤੇ ਕਾਲੀ ਦਾ ਕਾਜੀ ਦਾ ਅੰਦਰ ਕਾਲਾ ਹੋ ਗਿਆ ਮੈਲ ਨਾਲ ਕਲਖ ਹੋ ਗਈ ਉਹਦੇ ਅੰਦਰ ਮੈਂ ਆਪ ਨੂੰ ਸਿਰਫ ਬੇਨਤੀ ਕਰਾਂਗਾ ਵੀ ਇਸ ਸ਼ਬਦ ਨੂੰ ਫਿਰ ਸੁਣੀਏ ਉਹ ਕ੍ਰਿਸ਼ਨਾ ਦਾ ਮਾਇਆ ਜਿਹੜੀ ਵਿਸਤਾਰ ਕਰਦੀ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਇੱਕ ਥਿਉਰੀ ਹਿੰਦੂਇਜ਼ਮ ਦੀ ਇਹ ਸੀ ਅਗਾ ਫਿਰ ਜਿਹੜੀ ਗੁਰਮਤ ਨਾਲ ਮੇਲ ਖਾਂਦੀ ਏ ਉਹ ਹੈ ਪਹਿਲ ਪੁਰਸ਼ਾ ਬਿਰਾ ਪਹਿਲ ਪੁਰਸ਼ਾ ਬਿਰਾਦਰ ਤੇ ਅਕਾਲ ਪੁਰਖ ਵੈਗੁਰੂ ਅਥੋਨ ਦੁਬਾਰਾ ਏਕਾ ਪਹਿਲ ਪੁਰਸ਼ਾ ਬਿਰਾ ਅਥੋਨ ਦੁਬਾਰਾ ਮਾਈ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ ਪਹਿਲਾ ਪਰਮਾਤਮਾ ਦੁਬਾਰਾ ਮਾਇਆ ਜਿਹਨੂੰ ਗੁਰੂ ਜੀ ਪਹਿਲਾਂ ਕਹਿੰਦਾ ਆਪੀ ਨੇ ਆਪ ਤੇ ਬਾਅਦ ਵਿੱਚ ਕਹਿੰਦਾ ਦੋਈ ਕੁਦਰਤ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ ਅਸਗਾ ਅਸ ਉਸਗਾ ਇਹਨਾਂ ਦੋਵਾਂ ਦਾ ਮਿਲਿਆ ਮਿਲਾਪ ਹੋਇਆ ਹਰਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਜਿਵੇਂ ਖੋਹ ਦੀਆਂ ਟਿੰਡਾਂ 'ਚ ਪਾਣੀ ਛਲਕਦਾ ਮੈਂ ਸਿਰਫ ਇੱਕ ਬਚਨ ਹੋਰ ਕਰਕੇ ਨਾਚੈ ਪਿੰਦੀ ਮੈਂ ਸਾਗਰਾ ਨਾਚੰਤੀ ਗੋਪੀ ਜੰਨਾ ਪਰਸੋਂ ਆਇਆ ਸੀ ਗੋਪੀ ਸ਼ਾਇਦ ਕੱਲ ਇੱਥੇ ਗੋਪੀ ਦਾ ਅਰਥ ਕੀਤਾ ਸੀ ਗੋਪੀਆਂ ਗੋਪੀ ਦਾ ਅਰਥ ਇੱਥੇ ਕ੍ਰਿਸ਼ਨ ਦੀਆਂ ਗੋਪੀਆਂ ਨਹੀਂ ਇੱਥੇ ਇਸਤਰੀ ਲਿੰਗ ਦਾ ਅਰਥ ਹੈ ਬੀਬੀਆਂ ਇਸਤਰੀਆਂ ਜਨ ਦਾ ਅਰਥ ਮਰਦ ਨਚੰਤੀ ਗੋਪੀ ਜੰਨਾ ਇਸਤਰੀਆਂ ਤੇ ਮਰਦ ਉਸ ਮਾਇਆ 'ਚ ਨੱਚ ਰਹੇ ਨੇ ਨਈਆਂ ਤੇ ਬੈਰੇ ਕੰਨਾ ਜਿਵੇਂ ਵੇਖੋ ਫਿਰ ਬੇਨਤੀ ਨਈਆ ਦਰਥ ਨਾਇਕ ਪਹਿਲ ਪੁਰਸ਼ਾਂ ਬਿਰਾ ਅਕਾਲ ਪੁਰਖ ਤੋਂ ਵੱਖਰਾ ਕੁਝ ਵੀ ਨਹੀਂ ਜਿੰਨੇ ਵੀ ਨੱਚਦੇ ਪਏ ਨੇ ਸਭ ਨੂੰ ਵੈਗੁਰੂ ਨਚਾਉਂਦਾ ਹੈ ਜਿਵ ਤਿਸ ਭਾਵ ਹੈ ਤਿਵੇਂ ਚਲਾਵੇ ਮੈਂ ਇਸ ਕਰਕੇ ਆਪ ਨੂੰ ਅੱਜ ਬੇਨਤੀ ਕਰਾਂਗਾ ਇਹਦੇ ਅਰਥ ਇਉਂ ਕਰਾਂਗੇ ਬੜੀ ਸੁਖੈਨਤਾ ਹੈਗੀ ਏਕਾ ਇਹਦਾ ਅਰਥ ਹੋ ਗਿਆ ਇੱਕ ਅਕਾਲ ਪੁਰਖ ਵਾਹਿਗੁਰੂ ਮਾਈ ਦਾ ਅਰਥ ਹੋਇਆ ਮਾਇਆ ਜੁਗਤ ਦਾ ਅਰਥ ਹੋਵਾਂਗੇ ਕਰਾਂਗੇ ਦੋਨਾਂ ਦਾ ਜੋੜ ਜਿਹਨੂੰ ਅਸੀਂ ਪੜਿਆ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ ਅਸਗਾ ਅਸ ਉਸਗਾ ਦੋਨਾਂ ਦਾ ਮਿਲਾਪ ਹੋ ਗਿਆ ਪਰ ਪਹਿਲ ਉਹ ਹੈ ਮਾਇਆ ਵੀ ਉਹਦੇ ਵਿੱਚੋਂ ਗੁਰੂ ਜੀ ਕਹਿੰਦੇ ਨੇ ਏਕਾ ਇੱਕ ਅਕਾਲ ਪੁਰਖ ਵਾਹਿਗੁਰੂ ਦੂਸਰਾ ਸ਼ਬਦ ਵਰਤਿਆ ਸ਼ਬਦ ਵਰਤਿਆ ਦੂਸਰਾ ਲਿਖਿਆ ਨਹੀਂ ਇੱਥੇ ਮਾਈ ਮਾਈ ਦਾ ਅਰਥ ਹੈ ਮਾਇਆ ਏਕਾ ਇਹ ਇਹ ਸਮਝਾਉਂਦੇ ਪਏ ਨੇ ਸਿੱਧਾਂ ਨੂੰ ਕਿਉਂਕਿ ਉਹਨਾਂ ਦੀ ਥਿਉਰੀ ਹੈ ਏਕਾ ਅਕਾਲ ਪੁਰਖ ਵਾਹਿਗੁਰੂ ਮਾਈ ਮਾਇਆ ਜੁਗਤ ਇਹਨਾਂ ਦਾ ਜੋੜ ਇਹਨਾਂ ਦਾ ਮਿਲਾਪ ਵਿਆਹੀ ਪਰਸੂਤ ਹੋਈ ਇਹਨੇ ਜਨਮੇ ਅੱਗੇ ਚੇਲੇ ਇਹਦਾ ਮਤਲਬ ਸਾਰੀ ਖੇਡ ਅਕਾਲ ਪੁਰਖ ਤੇ ਮਾਇਆ ਦੀ ਰਚੀ ਹੋਈ ਹੈ ਅੱਗੇ ਵਿਸਤਾਰ ਏਕਾ ਮਾਈ ਏਕਾ ਮਾਈ ਜੁਗਤ ਵਿਆਈ ਏਕਾ ਮਾਈ ਜੁਗਤ ਵਿਆਈ ਚਲੋ ਜੁਗਤ ਮੈਂ ਨਾਲ ਜੋੜ ਜੋੜ ਜੋੜ ਕੀਤਾ ਅਰਥ ਦਾ ਤਿੰਨ ਚੇਲੇ ਚੇਲੇ ਦਾ ਅਰਥ ਵਿਦਿਆਰਥੀ ਹੁੰਦਾ ਇੱਥੇ ਗੁਰਮੁਖ ਅਰਥ ਕੀਤਾ ਕਿ ਪੁੱਤਰ ਤਿੰਨ ਚੇਲੇ ਪਰਵਾਨ ਪ੍ਰਮਾਣਿਕ ਹੈ ਇਹਦੇ ਅਰਥ ਉਹ ਨਹੀਂ ਕਰਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਇਹਦੇ ਅਰਥ ਨੇ ਪ੍ਰਤੱਖ ਮੰਨਿਆ ਜਾਂਦਾ ਹੈ ਫਿਰ ਬੇਨਤੀ ਸੰਸਾਰ ਚ ਮੰਨਿਆ ਜਾਂਦਾ ਤਿੰਨ ਚੇਲੇ ਪ੍ਰਵਾਨ ਕਿਹੜੇ ਜੀ ਚੇਲੇ ਇੱਕ ਸੰਸਾਰੀ ਬ੍ਰਹਮਾ ਜੀ ਇੱਕ ਭੰਡਾਰੀ ਭੰਡਾਰੀ ਦਾ ਅਰਥ ਹੈ ਵਿਸ਼ਨੂੰ ਜੀ ਭੰਡਾਰਾ ਦੇਣ ਵਾਲੇ ਇੱਕ ਲਾਏ ਦੀਬਾਨ ਇੱਕ ਜੀਵਾਂ ਦੇ ਲੇਖੇ ਜੋਕੇ ਤੇ ਸ਼ਿੰਗਾਰ ਕਰਨ ਵਾਲੇ ਜਿਨ੍ਹਾਂ ਨੂੰ ਸ਼ਿਵ ਜੀ ਕਿਹਾ ਜਾਂਦਾ ਹੈ ਇਹਦੇ ਸਿੱਧੇ ਅਰਥ ਪ੍ਰਭੂ ਤੇ ਮਾਇਆ ਦੇ ਸੰਯੋਗ ਨਾਲ ਰਚਨਾ ਸ਼ੁਰੂ ਹੋਈ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਮੇਰੀ ਗੱਲ ਮੈਂ ਦੁਬਾਰਾ ਕਿਉਂ ਆ ਰਿਹਾ ਗੁਰੂ ਜੀ ਉਦਾਹਰਨ ਦੇ ਕੇ ਇਹ ਨਹੀਂ ਸਿੱਧ ਕਰ ਰਹੇ ਵੀ ਦੇਵਤਿਆਂ ਦੀ ਖੋਦ ਨੂੰ ਤੁਸੀਂ ਰੱਬ ਰੂਪ ਸਵੀਕਾਰੋ ਉਹ ਅਸਲ 'ਚ ਇਹ ਦੱਸਦੇ ਪਏ ਸਿੱਧੋ ਐਵੇਂ ਖਲਾਰਾ ਪਾਣ ਦੀ ਥਾਂ ਸਿੱਧਾ ਉਹਨੂੰ ਮੰਨ ਲਓ ਜਿਨੇ ਸਭ ਕੁਝ ਸਿਰਜਿਆ ਹੋਇਆ ਹੈ ਜਿਵੇਂ ਪਿੱਛੇ ਅਸੀਂ ਪੜ੍ਹ ਕੇ ਆਏ ਪੰਜਵੀਂ ਪੌੜੀ 'ਚ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਆਪ ਨੂੰ ਪਤਾ ਹੈ ਇੱਕ ਉਦਾਹਰਨ ਮਹਾਰਾਜ ਨੇ ਉੱਥੇ ਅੱਗੇ ਵੀ ਦਿੱਤੀ ਜੇ ਕੋ ਬੁੱਝੈ ਖੋਵੇ ਸਚਿਆਰ ਧਵਲੇ ਉਪਰ ਕਿ ਧੌਲ ਦਾ ਜ਼ਿਕਰ ਕੀਤਾ ਨਾ ਪਰ ਉਸ ਗੱਲ ਨੂੰ ਸਮਝਾਉਣ ਲਈ ਆਪਾਂ ਰੌਲਾ ਪਾ ਦਈਏ ਮਹਾਰਾਜ ਨੇ ਵੀ ਕਿਹਾ ਸੀ ਧਵਲੇ ਉਪਰ ਕੇਤਾ ਪਰਤ ਦੀ ਤੁਕਲ ਚੋਕੇ ਤੁਰ ਪਈ ਤੇ ਮੈਂ ਤੁਹਾਨੂੰ ਸੱਚ ਦੱਸਾਂ ਗੁਰਮਖੋ ਜਿਸ ਦਿਨ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਅਰਥ ਬੋਧ ਦੀ ਸਮਝ ਪੈ ਜਾਏਗੀ ਦੁਨੀਆ ਦੀ ਕੋਈ ਤਾਕਤ ਉਹਨੂੰ ਵਰਗ ਨਹੀਂ ਲਾ ਸਕੇਗੀ ਕਿ ਉਹਨੂੰ ਪਤਾ ਹੋਣਾ ਮੇਰਾ ਗੁਰੂ ਤਾਂ ਕਹਿੰਦਾ ਵੇ ਹੁਣ ਉੱਥੇ ਤਵਲ ਦਾ ਜ਼ਿਕਰ ਕੀਤਾ ਪਰ ਨਾਲ ਫਿਰ ਅਰਥ ਕਰਦਿਆਂ ਕਿਹਾ ਤੂੰ ਬਲਦ ਮੰਗਣਾ ਮੈਂ ਮੰਨਣਾ ਤੇ ਮੈਂ ਰੱਬ ਦੇ ਆਪਣੇ ਆਪੇ ਚੋਂ ਨਿਕਲੀ ਕੋਈ ਦਇਆ ਵਿੱਚੋਂ ਧਰਮ ਨੂੰ ਮੰਨਿਆ ਧਰਮ ਤੋਂ ਬਿਨਾ ਤਾਂ ਸੰਸਾਰ ਰੁਕ ਹੀ ਨਹੀਂ ਸਕਦਾ ਤੌਲ ਧਰਮ ਦਇਆ ਕਾ ਪੂਤ ਅਸੀਂ ਪੜਿਆ ਕੱਲ ਆਪਾਂ ਪੜਿਆ ਸੀ ਗੁਰੂ ਜੀ ਦਾ ਜਿਸ ਵਿੱਚ ਗੁਰੂ ਜੀ ਨੇ ਕਿਹਾ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਭਾਰੇ ਹੁਣ ਉਸੇ ਗੱਲ ਨੂੰ ਗੁਰੂ ਜੀ ਸਾਨੂੰ ਸਮਝਾ ਰਹੇ ਆ ਕਿ ਦੁਨੀਆ ਦੇ ਲੋਕੋ ਦੇਵ ਭਗਤੀ ਚ ਮਤ ਪਵੋ ਦੇਵਾਦ ਦੇਵ ਅਕਾਲ ਪੁਰਖ ਵੈਗੁਰੂ ਨੂੰ ਜਪੋ ਪਰ ਇਹ ਤਰੀਕੇ ਨਾਲ ਗੱਲ ਕੱਢਣੀ ਪੈਣੀ ਹੈ ਖਾਨਿਆ ਜੋ ਉਹਨਾਂ ਦੀ ਫਿਲਾਸਫੀ ਹੈ ਗੁਰੂ ਜੀ ਕਹਿ ਰਿਹਾ ਏਕਾ ਮਾਈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਬ੍ਰਹਮਾ ਜੀ ਸੰਸਾਰੀ ਭੰਡਾਰੀ ਵਿਸ਼ਨੂੰ ਜੀ ਜਿਹੜੇ ਰੋਟੀ ਰਿਜ਼ਕ ਦਿੰਦੇ ਆ ਉਹਨਾਂ ਮੁਤਾਬਕ ਫਿਰ ਸੁਣਿਓ ਤੇ ਜਿਹੜੇ ਸੰਘਾਰ ਕਰਤਾ ਨੇ ਦੀਵਾਨ ਲਾ ਕੇ ਬੈਠੇ ਹੋ ਸ਼ਿਵ ਜੀ ਨੇ ਗੁਰੂ ਸਾਹਿਬ ਨੇ ਤਿੰਨਾਂ ਦਾ ਬੜੀ ਬੜੀ ਜ਼ਿਕਰ ਕੀਤਾ ਉੰਜ ਤਿੰਨ ਸ਼ਬਦ ਬੜਾ ਸੰਖਿਆ ਜਿਵੇਂ ਤਿੰਨ ਅਵਸਥਾ ਵੀ ਨੇ ਬਾਲ ਜਵਾਨੀ ਅਰ ਬਿਰਧਪੁਨ ਤਿੰਨ ਅਵਸਥਾ ਜਾਨ ਤਿੰਨ ਤਾਪ ਵੀ ਨੇ ਤਿੰਨੇ ਤਾਪ ਨਿਵਾਰਨ ਖਾਰਾ ਤ੍ਰੈ ਗੁਣ ਨੇ ਮਾਇਆ ਦੇ ਵੀ ਤੇ ਤਿੰਨ ਸ਼ਰੀਰ ਵੀ ਨੇ ਕਾਰਨ ਸੂਖਸ਼ਮ ਤੇ ਸਥੂਲ ਮੈਂ ਬੇਨਤੀ ਕਰਾਂ ਤਿੰਨ ਤਰ੍ਹਾਂ ਦੀ ਸੇਵਾ ਵੀ ਹੈ ਤਨ ਕਰਕੇ ਮਨ ਕਰਕੇ ਤੇ ਧਨ ਕਰਕੇ ਤਿੰਨ ਸ਼ਬਦ ਦਾ ਜਿੰਨਾ ਮਰਜੀ ਬਾਣੀ ਚੋਂ ਵਿਸਤਾਰ ਕਰੋ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ ਗੁਰੂ ਸਾਹਿਬ ਜੀ ਨੇ ਇੱਥੇ ਕਿਹਾ ਭਾਈ ਇਹ ਗੱਲ ਯਾਦ ਰੱਖੀ ਬ੍ਰਹਮਾ ਵਿਸ਼ਨ ਔਰ ਮਹੇਸ਼ ਸੰਸਾਰੀ ਭੰਡਾਰੀ ਔਰ ਸ਼ਿੰਗਾਰ ਕਰਤਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਪਰ ਜੀਵ ਤਿਸ ਜੀਵ ਦਾ ਅਰਥ ਜਿਵੇਂ ਮੈਂ ਇੱਥੇ ਮੈਨੂੰ ਅਰਥ ਗੁਰੂ ਸਾਹਿਬ ਨੇ ਕਿਹਾ ਮਹਾਰਾਜ ਸਤਿਗੁਰੂ ਪੁਰਨਾ ਬਣਾਇਆ ਜੇ ਮੈਂ ਏਕਾ ਮਾਈ ਅਰਥ ਕਰਨਾ ਇੱਕ ਮਾਈ ਤਿਸ ਪ੍ਰਨਾਉਨ ਹੈ ਇਹਦਾ ਮਤਲਬ ਫਿਰ ਮਾਈ ਚਲਾ ਰਹੀ ਹੈ ਇਹਦਾ ਮਤਲਬ ਏਕਾਂ ਨਾਲ ਜੋੜ ਕੇ ਅਰਥ ਕਰਾਂਗੇ ਇੱਕ ਅਕਾਲ ਪੁਰਖ ਤਿਸ ਦਾ ਅਰਥ ਉਹ ਮਹਾਰਾਜ ਕਹਿੰਦੇ ਜੇਵ ਤਿਸ ਭਾਵੈ ਤਿਸ ਏਕਾ ਏਕ ਓੰਕਾਰ ਨੂੰ ਜਿਵੇਂ ਏਕ ਓੰਕਾਰ ਨੂੰ ਭਾਰਿਆ ਹੈ ਤਿਵੇਂ ਚਲਾਵੇ ਉਸ ਤਰ੍ਹਾਂ ਹੀ ਉਹ ਚਲਾਉਂਦਾ ਪਿਆ ਜਿਵ ਹੋਵੇ ਫਰਮਾਨ ਜਿਵੇਂ ਉਹਦਾ ਹੁਕਮ ਵਰਤਦਾ ਸੱਚੀ ਏਵੇਂ ਦੇ ਹੁਕਮ ਵਿੱਚ ਹੀ ਸਾਰੇ ਚੱਲਦੇ ਪਏ ਉੰਜ ਗੁਰਮਖੋ ਮੈਂ ਆਪ ਨੂੰ ਥੋੜੀ ਜੀ ਬੇਨਤੀ ਕਰਦੇ ਆ ਸਿੱਧੀ ਗੱਲ ਜਿਨੇ ਪੈਦਾ ਕੀਤਾ ਉਹ ਵੱਡਾ ਕਿ ਜਿਹੜਾ ਪੈਦਾ ਹੋਇਆ ਉਹ ਵੱਡਾ ਹੈ ਜਿਹਨੇ ਪੈਦਾ ਕੀਤਾ ਹੋਈ ਹੈ ਨਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਵੇਦ ਵੱਡਾ ਕੇ ਜਹਾਂ ਤੇ ਆਇਆ ਕਉ ਕਬੀਰ ਕੋ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਫਿਰ ਬੇਨਤੀ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਇਹ ਇਹਦੇ ਪਿਆਰਾ ਸ਼ਬਦ ਹੈ ਇਹਦੇ ਵਿੱਚ ਕੁਐਸਚਨ ਵਿੱਚ ਉੱਤਰ ਹੈ ਇੱਕ ਤੋਂ ਇੱਕ ਸਵਾਲ ਉਹ ਸਵਾਲ ਵਿੱਚ ਹੀ ਉੱਤਰ ਹੈ ਬ੍ਰਹਮਾ ਵੱਡਾ ਕਿ ਜਾਸ ਉਪਾਇਆ ਜਦੋਂ ਇੱਕ ਕੁਐਸਚਨ ਬਣੇਗਾ ਇਹ ਬਣੇਗਾ ਵੀ ਬ੍ਰਹਮਾ ਵੱਡਾ ਹੈ ਕਿ ਜਿਸ ਨੇ ਪੈਦਾ ਕੀਤਾ ਉਹ ਵੱਡਾ ਹੈ ਫਿਰ ਅਰਥ ਕਰਦੇ ਸਾਨੂੰ ਇਸੇ ਤੋਕ ਤੇ ਆਉਣਾ ਪਏਗਾ ਬ੍ਰਹਮਾ ਵੱਡਾ ਕਿ ਜਾਸ ਉਪਾਇਆ ਫਿਰ ਇਹਦੇ ਅਰਥ ਕਰਾਂਗੇ ਜਾਸ ਉਪਾਇਆ ਬ੍ਰਹਮਾ ਵੱਡਾ ਨਹੀਂ ਜਿੰਨੇ ਪੈਦਾ ਕੀਤਾ ਉਹ ਹੀ ਵੱਡਾ ਹੈ ਇਸ ਤੋਕ ਵਿੱਚ ਸਵਾਲ ਵੀ ਹੈ ਨਾਲ ਉੱਤਰ ਵੀ ਹੈ ਬ੍ਰਹਮਾ ਵੱਡਾ ਕਿ ਜਾਸ ਉਪਾਇਆ ਵੇਦ ਵੱਡਾ ਕਿ ਜਹਾਂ ਤੇ ਆਇਆ ਫਿਰ ਅਰਥ ਕਰਾਂਗੇ ਜਹਾਂ ਤੇ ਆਇਆ ਉਹ ਵੱਡਾ ਅਨਵਰਥ ਹੋਣਗੇ ਵੇਦ ਵੱਡਾ ਕੇ ਜਹਾਂ ਤੇ ਆਇਆ ਕਉ ਕਬੀਰ ਕੋ ਭਇਆ ਉਦਾਸ ਕਹਿੰਦੇ ਮੈਂ ਉਪਰਾਮ ਹੋ ਗਿਆ ਤੀਰਥ ਵੱਡਾ ਕੇ ਹਰ ਕਾ ਦਾਸ ਤੀਰਥ ਵੱਡਾ ਕੇ ਰੱਬ ਦੀ ਬੰਦਗੀ ਕਰਨ ਵਾਲਾ ਰੱਬ ਦਾ ਸੇਵਕ ਵੱਡਾ ਕਹਿੰਦੇ ਨੇ ਹਰ ਕਾ ਦਾਸ ਇਸ ਕਰਕੇ ਜੀ ਦੂਜੀ ਗੱਲ ਇਹ ਇਹ ਜਿੰਨਾ ਦੇਵਤੇ ਨੇ ਨਾ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਸੱਚ ਵੇ ਫਿਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਅਕਾਲ ਪੁਰਖ ਸਭ ਤੋਂ ਸਪਰਮ ਹੈ ਇਹ ਸਾਰੇ ਮਾਇਆ ਦੇ ਵਰਤਾਰੇ ਨੇ ਜੇ ਮਾਈ ਨਹੀਂ ਪ੍ਰਸੂਤ ਜਿਹੜੇ ਮਾਇਆ ਚੋਂ ਜਨਮੇ ਆ ਤੇ ਜੇ ਮਾਇਆ ਤੱਕ ਸੀਮਤ ਰਹਿ ਜਾਏਗਾ ਤੇ ਖਿੰਡ ਗਿਆ ਇਸੇ ਕਰਕੇ ਗੁਰੂ ਜੀ ਨੇ ਬਾਣੀ 'ਚ ਇੱਕ ਬਚਨ ਕਿਹਾ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਮਾਇਆ ਠੱਗ ਲਗੀ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਇਹਦਾ ਮਤਲਬ ਛਲੇ ਜਾ ਸਕਦੇ ਆ ਪਰ ਗੁਰੂ ਸਾਹਿਬ ਤਾਂ ਰੱਬ ਨੂੰ ਕਹਿੰਦੇ ਨੇ ਅਛਲ ਛਲਾਈ ਨੈ ਛਲੇ ਇਹ ਭਾਵੇਂ ਮਾਇਆ ਲਈ ਕਿ ਰੱਬ ਤਾਂ ਅਛਲ ਹੈ ਉਹਨੂੰ ਕੋਈ ਛਲ ਨਹੀਂ ਸਕਦਾ ਜਿਹੜਾ ਛਲਿਆ ਜਾ ਸਕਿਆ ਉਹ ਮਾਇਆ ਦੇ ਗੁਣਾ ਦੇ ਅਧੀਨ ਹੈ ਫਿਰ ਬਿੰਤੀ ਸਰਪਨੀ ਦਰਤ ਤੇ ਸੱਪ ਸੱਪ ਦਰਤ ਸਰਪਨੀ ਨੇ ਮਾਇਆ ਨੂੰ ਕਹਿੰਦੇ ਲਿੰਗ ਸੱਪ ਸੱਪ ਦਾ ਮਾਇਆ ਤੋਂ ਤਾਂ ਕੁਝ ਨਹੀਂ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਜਿਨ੍ਹਾਂ ਨੂੰ ਛਾਗ ਲਿਆ ਗੁਰੂ ਸਾਹਿਬ ਦਾ ਇੱਕ ਬਚਨ ਹੈ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਮਾਇਆ ਦੇ ਤਿੰਨ ਗੁਣ ਨੇ ਇਸ ਕਰਕੇ ਜੇ ਤਿਸ ਸ਼ਬਦ ਆਵੇਗਾ ਵੈਗਰੂ ਹੈ ਮਹਾਰਾਜ ਕਹਿੰਦੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਖੌਮੈ ਕਾਰ ਕਮਾਈ ਜਿਨੇ ਪੈਦਾ ਕੀਤੇ ਜਿਨ ਕੀਏ ਤਿਸੇ ਨਾ ਚੇਤਨੀ ਬਪੜੇ ਮਹਾਰਾਜ ਕਹਿੰਦੇ ਹਰ ਗੁਰਮੁਖ ਸੋਜੀ ਭਾਈ ਜਿਨ ਕੀਏ ਤਿਸੈ ਨਾ ਚੇਤੇ ਬਪੜੇ ਬੇਨਤੀ ਸੁਣਿਓ ਜਿਨ ਕੀਏ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਫਿਰ ਬੇਨਤੀ ਜਿਨਨੇ ਕੀਤੇ ਉਹ ਵੇਂਦਾ ਪਿਆ ਤੇ ਜਿਨ੍ਹਾਂ ਨੂੰ ਕੀਤਾ ਉਹਨੂੰ ਰੱਬ ਦਿਸਦਾ ਨਹੀਂ ਪਿਆ ਕਿਉਂਕਿ ਉਹ ਚੇਤੇ 'ਚ ਨਹੀਂ ਆ ਰਿਹਾ ਇਹਨੂੰ ਚੌਪਾਈ ਸਾਹਿਬ 'ਚ ਪੜੋ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ ਅਗਲੀ ਗੱਲ ਅਕਾਲ ਪੁਰਖ ਦੀ ਹਸਤੀ ਲਈ ਇਹ ਗਿਆਨ ਖੰਡ ਵਿੱਚ ਆਵੇਗਾ ਮਹਾਰਾਜ ਵਿਸਮਾਦ ਚ ਲੈ ਜਾਣਗੇ ਕਿਹੜੇ ਅਵਤਾਰ ਦੀ ਗੱਲ ਕਰਨਾ ਉਹਦੀ ਰਚਨਾ ਚ ਪਤਾ ਨਹੀਂ ਕਿੰਨੇ ਕੋਈ ਅਜੋਗ ਹੈ ਇੱਕ ਬਚਨ ਹੈ ਕਾਲਪੁਰਖ ਕੀ ਦੇ ਮੋ ਕੋਟਕ ਵਿਸ਼ਨ ਮਖੇਸ਼ ਤਿੰਨ ਦੇਵਤੇ ਕਿਹਾ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੱਬ ਦੇ ਸਰੀਰ ਵਿੱਚ ਅਕਾਲ ਦੇ ਵਿਰਾਟ ਰੂਪ ਵਿੱਚ ਉਹਦੀ ਰਚਨਾ ਵਿੱਚ ਅੱਜ ਤੱਕ ਪਤਾ ਨਹੀਂ ਲੱਖਾਂ ਬ੍ਰਿਸ਼ਨ ਵਰਗੇ ਬ੍ਰਹਮੇ ਵਰਗੇ ਤੇ ਮੇਸ਼ ਵਰਗੇ ਹੋ ਗਏ ਕਾਲ ਕੁਪਰੁਕ ਕੀ ਦੇਮੋ ਕੋਟਕ ਵਿਸ਼ਨ ਮਖੇਸ਼ ਮਹਾਰਾਜ ਕਹਿੰਦੇ ਇੱਕ ਨਹੀਂ ਇਹ ਬੇਅੰਤ ਨੇ ਮੈਂ ਆਪ ਨੂੰ ਬੇਨਤੀ ਕਰਾਂ ਜੀ ਫਿਰ ਵੀ ਗੁਰੂ ਸਾਹਿਬ ਜੀ ਨੇ ਇੱਕ ਹੋਰ ਬਚਨ ਕਿਹਾ ਮਹਾਰਾਜ ਕਹਿੰਦੇ ਆ ਕਿ ਅਸਲ 'ਚ ਇਹ ਸਾਰੀ ਖੇਡ ਦਾ ਰਚੈਤਾ ਜਿਹੜਾ ਰੱਬ ਹੈ ਫਿਰ ਬਿੰਤੀ ਜਿਵ ਤਿਸ ਭਾਵੈ ਤਿਸ ਦਾ ਅਰਥ ਅਕਾਲ ਪੁਰਖ ਜਿਵੇਂ ਉਹਨੂੰ ਪਾਉਂਦਾ ਹੈ ਤਿਵੇਂ ਚਲਾਵੇ ਉਸ ਤਰ੍ਹਾਂ ਉਹ ਕਾਰ ਚਲਾ ਰਿਹਾ ਹੈ ਜਿਵ ਹੋਵੇ ਫਰਮਾਨ ਜਿਵੇਂ ਉਹਦਾ ਹੁਕਮ ਚੱਲਣਾ ਹੈ ਨਾ ਇਹ ਹੁਕਮ ਦੇ ਬੱਧਿਆਂ ਸਭ ਕੁਝ ਕਰਨਾ ਹੈ ਮਹਾਰਾਜ ਕਹਿੰਦੇ ਨੇ ਹੈਰਾਨਗੀ ਦੀ ਗੱਲ ਇਹ ਵੇ ਉਹ ਸਰਵਨਾਮ ਕਰ ਲਈਏ ਉਹ ਉਹ ਦਰਤ ਤੇ ਸੱਤੇ ਦਰਥ ਏਕਾ ਉਹ ਵੇਖੈ ਇਹ ਮੇਰ ਬੇਨਤੀ ਫਿਰ ਇੱਥੇ ਉਹ ਪਲੀਜ਼ ਫਿਰ ਚਲੋ ਮੈਂ ਹਾਂ ਜ਼ਰੂਰ ਬੋਲੀਏ ਉਹ ਵੇਖੈ ਖੱਖੇ ਤੇ ਦੁਲਾਵਾਂ ਨੇ ਵੇਖੈ ਉਹ ਏਕਾ ਉਹ ਪਰਮਾਤਮਾ ਅਕਾਲ ਪੁਰਖ ਉਹ ਵੇਖ ਰਿਹਾ ਹੈ ਉਹਨਾਂ ਉਹਨਾਂ ਹੋ ਗਿਆ ਫਿਰ ਬੇਨਤੀ ਉਹ ਇੱਕ ਵਚਨ ਆ ਗਿਆ ਵੇਖੈ ਉਹਨਾਂ ਬਹੁਵਚਨ ਆ ਗਿਆ ਉਹਨਾਂ ਦਰਤ ਸੰਸਾਰੀ ਭੰਡਾਰੀ ਤੇ ਲਾਏ ਦੀਵਾਨ ਉਹਨਾਂ ਨਦਰ ਨਾ ਆਵੇ ਉਹ ਵੇਖਦਾ ਪਿਆ ਪਰ ਇਹਨਾਂ ਦੇਵਤਿਆਂ ਨੂੰ ਉਹ ਨਜ਼ਰ ਨਹੀਂ ਆਉਂਦਾ ਪਿਆ ਫਿਰ ਬੇਨਤੀ ਉਹ ਵੇਖੈ ਉਹਨਾਂ ਨਦਰ ਨਾ ਆਵੇ ਨਾ ਆਵੇ ਬਹੁਤਾ ਇੱਥੇ ਵੀ ਬਹੁਤਾ ਨਹੀਂ ਖਾਹੇ ਨੂੰ ਔਂਕੜ ਲੱਗੀ ਬਹੁਤਾ ਇਹੋ ਵੇੜਾਣ ਵੇੜਾਣ ਵੀ ਨਹੀਂ ਤੇ ਵਾ ਵਡਾਣ ਵੀ ਨਹੀਂ ਕਹਿਣਾ ਸਿਆਰੀ ਜਰੂਰ ਬੋਲਣੀ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਵਿਡਾਣ ਦਰਸ ਹੁੰਦਾ ਹੁੰਦਾ ਹੈਰਾਨੀ ਹੈਰਾਨੀਜਨਕ ਉਸ ਨੇ ਪੈਦਾ ਕੀਤੇ ਉਹ ਵੇਖਦਾ ਪਿਆ ਪਰ ਜਿਹੜਾ ਵੇਖਦਾ ਪਿਆ ਇਹਨੂੰ ਇਹ ਨਹੀਂ ਵੇਖਦੇ ਪਏ ਸੱਚੀ ਜੇ ਸਾਨੂੰ ਉਹ ਵੇਖਦਾ ਸੀ ਵੀ ਇਹਨੂੰ ਵੇਖਦੇ ਪਏ ਮਹਾਰਾਜ ਕਹਿੰਦੇ ਉਹਦੀ ਤਾਂ ਇੰਨੀ ਬਰੀਕ ਨਜ਼ਰ ਹੈ ਨਾ ਕਈ ਵਾਰੀ ਕਹਿੰਦੇ ਫਲਾਣਾ ਲੈਂਸ ਲਿਆਓ ਤੇ ਬੈਕਟੀਰੀਆ ਵੇਖਣ ਲਈ ਸੂਖਸ਼ਮ ਦਰਸ਼ੀ ਚਾਹੀਦਾ ਉਹਦੀ ਨਜ਼ਰ ਤਾਂ ਇੰਨੀ ਬਰੀਕ ਹੈ ਉਹ ਤਾਂ ਫੁਰਨੇ ਵੀ ਵੇਖੀ ਜਾਂਦਾ ਜਿਨ੍ਹਾਂ ਦਾ ਸਟਰਕਚਰ ਹੀ ਕੋਈ ਨਹੀਂ ਢਾਂਚਾ ਹੀ ਕੋਈ ਨਹੀਂ ਐਡੇ ਬਰੀਕ ਤੋਂ ਕੋਈ ਬਚੇਗਾ ਇੱਕ ਬਾਬਾ ਜੀ ਦਾ ਬਚਨ ਹੁੰਦਾ ਇਹ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਨੇ ਜਿਹੜਾ ਬੀਜ ਬੈਠਾ ਕੀੜਾ ਅੱਖਾਂ ਨਾਲ ਨਹੀਂ ਦਿਸਦਾ ਨਿੱਕਾ ਜਿਹਾ ਸੈੱਲ ਜਿਹੜਾ ਦਾਣੇ ਨੂੰ ਖਾ ਰਿਹਾ ਰੱਬ ਉਹਨੂੰ ਹੀ ਵੇਖਦਾ ਤੇਰਾ ਤੇ ਪੰਜ ਮਨ ਦੀ ਦੇਈ ਤੈਨੂੰ ਨਹੀਂ ਦੇਖਦਾ ਖਸਮੈ ਨਦਰੀ ਕੀੜਾ ਆਵੇ ਜੇਤੇ ਤੂੰ ਗਏ ਦਾਣੇ ਆਸਾਂ ਕੀ ਵਾਰ ਵਿੱਚ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਘੇਟ ਚਲਾਉਂਦਾ ਉਹ ਵੇਖੈ ਉਹ ਆਪਣੀ ਨਦਰ ਥੱਲੇ ਚਲਾਉਂਦਾ ਯਾਦ ਰੱਖਿਓ ਨਾਲ ਚੇਤਾ ਵੀ ਰੱਖਦਾ ਆਪਾਂ ਨੂੰ ਭੁੱਲ ਜਾਂਦਾ ਸੱਚੀ ਹੈ ਮੈਂ ਕਹਿੰਦਾ ਉਹਦੇ ਵਰਗਾ ਚੇਤਾ ਕਿਸੇ ਦਾ ਆਪਾਂ ਆਪਣੀ ਖਰੀਦੀ ਚੀਜ਼ ਘਰੋਂ ਲੱਭਣ ਲੱਗਨੇ ਕਹਿੰਦੇ ਆ ਲੱਭਦੀ ਕੋਈ ਨਹੀਂ ਫਿਰ ਕਹਿੰਦੇ ਕੋਈ ਨਹੀਂ ਚੇਤਾ ਆ ਜਾਏਗੀ ਇੱਕ ਚਾਰ ਕਮਰਿਆਂ ਦਾ ਘਰ ਉਹਦੇ ਚ ਪਈ ਚੀਜ਼ ਚੇਤੇ ਨਹੀਂ ਰਹਿੰਦੀ ਰੱਬਾ ਤੇਰੇ ਤੋਂ ਕੁਰਬਾਨ ਜਾਈਏ ਪਤਾ ਨਹੀਂ ਕਿੰਨੀ ਕੁ ਵੱਡੀ ਸ੍ਰਿਸ਼ਟੀ ਸਾਜੀ ਤੇਰੀ ਨਜ਼ਰ ਚੋਂ ਨਾ ਕੀੜਾ ਬਚਦਾ ਨਾ ਹਾਥੀ ਬਚਦਾ ਤੂੰ ਸਭ ਨੂੰ ਚੇਤੇ ਰੱਖਣਾ ਹੈ ਚੀਟੀ ਤੇ ਕੁੰਚਰ ਅਸਤੂਲਾ ਸਾਪਰ ਕਿਰਪਾ ਕਿਰਪਾ ਨਹੀਂ ਇੱਕ ਗੱਲ ਹੋਰ ਵੀ ਇਹ ਸਭ ਨੂੰ ਵਿੰਦਾ ਪਿਆ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹਦੀ ਦ੍ਰਿਸ਼ਟੀ ਤੋਂ ਫਿਰ ਅਰਜ ਹੈ ਉਹ ਵੇਖੈ ਉਹ ਵੇਖ ਰਿਹਾ ਹੈ ਪ੍ਰਮਾਤਮਾ ਉਹਨਾਂ ਦੇਵਤਿਆਂ ਨੂੰ ਨਦਰ ਨਾ ਆਵੇ ਬਹੁਤਾ ਇਹੋ ਵੇੜਾਨ ਇਹ ਤੇ ਹੈਰਾਨੀ ਜਨ ਗੱਲ ਹੈ ਉਹ ਵੇਖ ਰਿਹਾ ਇਹਨਾਂ ਨੂੰ ਦਿਸ ਨਹੀਂ ਰਿਹਾ ਗੁਰੂ ਜੀ ਕਹਿੰਦੇ ਆ ਫਿਰ ਮੇਰੀ ਗੱਲ ਮੰਨੋ ਸਿੱਧੋ ਦੇਵ ਨੂੰ ਆਦੇਸ਼ ਕਰਨ ਦੀ ਤਾਂ ਉਹਨੂੰ ਕਿਉਂ ਨਹੀਂ ਕਰਦੇ ਜਿਨੇ ਮਾਈ ਪੈਦਾ ਕੀਤੀ ਉਹਨੂੰ ਕਿਉਂ ਨਹੀਂ ਕਹਿੰਦੇ ਜਿਨੇ ਸਭ ਕੁਝ ਬਣਾਇਆ ਆਦੇਸ਼ ਕਿਸ ਹੈ ਉਸ ਨੂੰ ਅਕਾਲ ਪੁਰਖ ਨੂੰ ਮੈਂ ਕੱਲ ਬੇਨਤੀ ਕੀਤੀ ਸੀ ਇਸ ਤਿਸੇ ਦੇ ਅਰਥ ਅਗਲੀ ਤੋਂ ਕਰੇਗੀ ਹੁਣ ਮਨ ਚ ਆਏਗਾ ਵੀ ਇਹ ਵੀ ਉੱਥੇ ਆਇਆ ਸ਼ਬਦ ਜਿਵ ਤਿਸ ਤੇ ਇੱਥੇ ਤਿਸਾ ਹੁਣ ਤਿਸਾ ਸ਼ਬਦ ਦੇ ਅਰਥ ਅਗਲੀ ਤੁਕ ਚ ਨੇ ਮਹਾਰਾਜ ਸ਼ਬਦ ਵਰਤ ਰਿਹਾ ਆਦੇਸ਼ ਤਿਸ ਆਦੇਸ਼ ਨਮਸਕਾਰ ਹੈ ਉਹਨੂੰ ਆਦੇਸ਼ ਹੈ ਉਹਨੂੰ ਮਹਾਰਾਜ ਕਹਿੰਦੇ ਨੇ ਮੈਂ ਵੀ ਗੋਰਖ ਨੂੰ ਮੱਥਾ ਟੇਕਣਾ ਮੈਂ ਕੱਲ ਕਿਹਾ ਸੀ ਗੋਰਖ ਮਾਰੇ ਗੋਰਖ ਸੋਏ ਜਿਨ ਗੋਏ ਉਠਾ ਲਈ ਅਕਾਲ ਪੁਰਖ ਵੈਗਰੂ ਆਦੇਸ਼ ਤਿਸ ਆਦੇਸ਼ ਆਦ ਜਿਹੜਾ ਸਭ ਦਾ ਮੁੱਢ ਹੈ ਜਿਹੜਾ ਦੇਵਤਿਆਂ ਦਾ ਵੀ ਮੁੱਢ ਹੈ ਅਨੀਲ ਅਨੀਲ ਦਾ ਅਰਥ ਹੈ ਪਵਿੱਤਰ ਉਂਝ ਅਨੀਲ ਦਾ ਅਰਥ ਸੰਖ ਸੰਖਿਆ ਵਾਲਾ ਨੀਲ ਦਾ ਅਰਥ ਅਨੀਲ ਜਿਹੜਾ ਗਿਣਤੀ ਚ ਨਹੀਂ ਅਨੀਲ ਦਰ ਤੇ ਸ਼ੁੱਧ ਪਵਿੱਤਰ ਜਿਹੜਾ ਸਭ ਦਾ ਮੁੱਢ ਹੈ ਜਿਹੜਾ ਅਤ ਦਾ ਪਵਿੱਤਰ ਹੈ ਜਿਹਨੂੰ ਨਿਰੰਜਨ ਕਿਹਾ ਜਪਜੀ ਸਾਹਿਬ ਚ ਉਹਨੂੰ ਅਨੀਲ ਕਿਹਾ ਆਦ ਅਨੀਲ ਅਨਾਦ ਅਨਾਦ ਦਾ ਅਰਥ ਹੈ ਜਿਹਦਾ ਆਦ ਕਿਸੇ ਨੂੰ ਪਤਾ ਹੀ ਨਹੀਂ ਪਿਤਾ ਕੇ ਜਨਮ ਕੇ ਜਾਣੇ ਪੁੱਤ ਪੁੱਤਰ ਨੂੰ ਕੀ ਪਤਾ ਜਦੋਂ ਪਿਓ ਜੰਮਿਆ ਸੀ ਉਦੋਂ ਮੈਂ ਉੱਥੇ ਹੈਗਾ ਸਾਂ ਮਹਾਰਾਜ ਕਹਿੰਦੇ ਨਹੀਂ ਨਹੀਂ ਅਨਾਥ ਉਸ ਦਾ ਕੋਈ ਅਨਾਦ ਨਹੀਂ ਆਦ ਅਨੀਲ ਅਨਾਦ ਤੇ ਅਗਲਾ ਬਚਨ ਹੈ ਅਨਾਹਤ ਅਨਾਹਤ ਇਹਦਾ ਅਰਥ ਆਪਾਂ ਕੱਲ ਕੀਤਾ ਸੀ ਹੱਤ ਹੱਤਿਆ ਮਾਰਨਾ ਕਤਲ ਕਰਨਾ ਅਨਾਹਤ ਕੋਈ ਦੁਨੀਆ ਦੀ ਤਾਕਤ ਨਹੀਂ ਰੱਬ ਮੇਰੇ ਦਾ ਕਤਲ ਕਰ ਸਕੇ ਉਹ ਉਹ ਮਰਦਾ ਨਹੀਂ ਕਦੀ ਸਿੱਧੇ ਗੱਲ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਇਹਦਾ ਅਰਥ ਕੀ ਹੋਇਆ ਫਿਰ ਬੇਨਤੀ ਨਾ ਉਹ ਮਰੇ ਨਾ ਹੋਵੇ ਸੋਗ ਨਾ ਮਰਦਾ ਨਾ ਉਹਦੇ ਘਰ ਚਾ ਲਈ ਲੋਕ ਇਕੱਠੇ ਹੁੰਦੇ ਆ ਮਾਤਮ ਨਹੀਂ ਉਹਦੇ ਘਰ ਦਿੰਦਾ ਰਹੇ ਨਾ ਜੋ ਭੰਡਾਰੇ ਉਹਨੇ ਭਰ ਦਿੱਤੇ ਖਾਈ ਜੋ ਉਹਦਾ ਭੋਗ ਉਹਦੇ ਭੰਡਾਰੇ ਨਹੀਂ ਮੁੱਕਣੇ ਗੁਣ ਇਹੋ ਹੋਰ ਨਹੀਂ ਕੋਈ ਉਹਦਾ ਸਭ ਤੋਂ ਵੱਡਾ ਗੁਣ ਏਵੇਂ ਗੁਣ ਇਹੋ ਹੋਰ ਨਹੀਂ ਕੋਈ ਉਸ ਅਕਾਲ ਪੁਰਖ ਵਰਗਾ ਹੋਰ ਖਾਈ ਕੋਈ ਨਹੀਂ ਸਭ ਤੋਂ ਵੱਡਾ ਗੁਣ ਇਹ ਹੈ ਫਿਰ ਇਹਦੇ ਅਰਥ ਗੁਣ ਇਹੋ ਇਹ ਗੁਣ ਹੈ ਹੋਰ ਨਹੀਂ ਕੋਈ ਜੇਵੜ ਭਾਵੈ ਇਹ ਵੀ ਅਸੀਂ ਪੜ੍ਹਨੇ ਬਾਣੀ ਚ ਉਹ ਜਿਵੇਂ ਉਹਨੂੰ ਪਾਉਂਦਾ ਹੈ ਫਿਰ ਬੇਨਤੀ ਉਹਦੇ ਵਰਗਾ ਹੋਰ ਕੋਈ ਨਹੀਂ ਇੱਥੇ ਗੁਰੂ ਜੀ ਕਹਿੰਦੇ ਆ ਮੱਥਾ ਟੇਕ ਗੋਰਖ ਦੀ ਥਾਂ ਤੇ ਉਸ ਗੋਰਖ ਨੂੰ ਜਿਨੇ ਗੋਏ ਉਠਾ ਲਈ ਹੈ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਸਭ ਦਾ ਮੋਢੇ ਅਨਾਹਤ ਤੇ ਅਗਲਾ ਬਚਨ ਜੁਗ ਜੁਗ ਹਰ ਸਮੇਂ ਜੁਗਦਰਤ ਹਰ ਵਕਤ ਹਰ ਵੇਲੇ ਏਕੋ ਵੇਸ ਇੱਕ ਰਸ ਵਿਆਪਕ ਹੈ ਜੋ ਸਤਜੁਗ ਵਿੱਚ ਸੀ ਅੱਜ ਵੀ ਹੈ ਤੇ ਮੈਂ ਫਿਰ ਬੇਨਤੀ ਕਰਾਂਗਾ ਚਲੋ ਬੰਦੇ ਦੀ ਇੱਕ ਇੱਕ ਫਿਤਰੇ ਤੇ ਇਹ ਪ੍ਰੈਜੈਂਟ ਨਾਲ ਛੇਤੀ ਸਹਿਮਤ ਨਹੀਂ ਹੁੰਦਾ ਵਰਤਮਾਨ ਨਾਲ ਨਹੀਂ ਹੁੰਦਾ ਹੁਣ ਆਪ ਜੀ ਆਏ ਹੋ ਜਾਂ ਅਸੀਂ ਇਸ ਇਸ ਉਮਰ 'ਚ ਵਿਚਰਨੇ ਆ ਜਦੋਂ ਅੱਜ ਤੋਂ 25 ਸਾਲ ਪਹਿਲਾਂ ਸਾ ਨਾ ਉਦੋਂ ਵੀ ਕਲਪ ਦੇ ਸਾਂ ਬੜਾ ਭੈੜਾ ਸਮਾਂ ਆ ਗਿਆ ਪਹਿਲਾਂ ਬੜਾ ਚੰਗਾ ਸੀ ਹੁਣ 25 ਸਾਲ ਬਾਅਦ ਕਹਿੰਦੇ ਆ ਪਹਿਲਾਂ ਚੰਗਾ ਸੀ ਹੁਣ ਭੈੜਾ ਆ ਗਿਆ ਬੰਦਾ ਛੇਤੀ ਵਰਤਮਾਨ ਨਾਲ ਸਹਿਮਤ ਨਹੀਂ ਹੁੰਦਾ ਬੀਤੇ ਬਾਰੇ ਕਹਿੰਦਾ ਪਹਿਲਾਂ ਚੰਗਾ ਸੀ ਗੁਰੂ ਜੀ ਕਹਿੰਦੇ ਆ ਸਮਾਂ ਉਦੋਂ ਹੀ ਮਾੜਾ ਹੁੰਦਾ ਜਦੋਂ ਰੱਬ ਵਿਸਰ ਜਾਂਦਾ ਹੈ ਜਦੋਂ ਪਰਮਾਤਮਾ ਚਿੱਤੇ ਆਵੇ ਕੋਈ ਮਾੜਾ ਨਹੀਂ ਠੀਕ ਹੈ ਕਲਯੁਗ ਸਮੇਂ ਦੀ ਗੱਲ ਕਹੀ ਗੁਰੂ ਨੇ ਪਰ ਬਾਬਾ ਜੀ ਕਹਿੰਦੇ ਨੇ ਕਲਯੁਗ ਸਾਰੇ ਯੁੱਗਾਂ ਤੋਂ ਉੱਤਮ ਹੈ ਪਹਿਲੇ ਯੁੱਗਾਂ 'ਚ ਇੱਕ ਪਾਪ ਕਰਦਾ ਸੀ ਦੇਸ਼ ਮਰਦਾ ਸੀ ਫਿਰ ਸ਼ਹਿਰ ਮਰਦਾ ਸੀ ਦੂਜੇ ਯੁੱਗ 'ਚ ਤੀਜੇ 'ਚ ਇੱਕ ਪਾਪ ਕਰਦਾ ਸੀ ਪਰਿਵਾਰ ਮਰਦਾ ਸੀ ਹੁਣ ਕਲਯੁਗ ਆ ਗਿਆ ਕਰਮੀ ਆਪੋ ਆਪਣੀ ਜਿਹੜਾ ਕਰੇਗਾ ਉਹ ਹੀ ਮਰੇਗਾ ਇਹ ਕਰ ਕਰੇ ਸੋ ਇਹ ਕਿਰਪਾ ਇੱਧਰ ਕੀਤਾ ਤੇ ਨਾਲ ਹੀ ਫੜ ਜੇ ਕਸੂਰ ਬੱਚੇ ਨੇ ਕੀਤਾ ਪਿਓ ਨਹੀਂ ਸਜ਼ਾ ਭੁਗਤਦਾ ਪਿਆ ਫਿਰ ਬੇਨਤੀ ਹੈ ਜੇ ਕਸੂਰ ਕਿਸੇ ਨੇ ਕੀਤਾ ਗੁਰੂ ਜੀ ਸ਼ਬਦ ਵਰਤ ਰਿਹਾ ਕਿ ਦੇਖੋ ਭਾਈ ਕਿ ਉਹ ਹਰ ਯੁੱਗ ਵਿੱਚ ਇੱਕੋ ਵੇਸ ਗਏ ਇਹਨੂੰ ਹੋਰ ਫਿਰ ਥੋੜਾ ਜਿਹਾ ਜੁਗ ਜੁਗ ਇੱਕੋ ਵੇਸ ਖੁੱਲ ਦਿਲੀ ਨਾਲ ਬੇਨਤੀ ਸੁਣਿਓ ਬਾਣੀ ਹਰ ਯੁੱਗ ਵਿੱਚ ਹੈ ਬਾਣੀ ਵੱਜੀ ਚੌਂ ਜੁਗੀ ਅਸੀਂ ਜੇ ਕਹੀਏ ਵੀ ਕਹਿਣਾ ਜਿਵੇਂ ਅਸੀਂ ਗੁਰੂ ਸਾਹਿਬ ਦਾ ਪੁਰਬ ਮਨਾ ਰਹੇ ਹਾਂ ਅਸੀਂ ਇਹ ਸ਼ਬਦ ਕਾਂ ਇਹ ਜੇ ਕਹਿਣ ਲੱਗ ਪਈ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਨਾਮ ਨਹੀਂ ਸੀ ਸਿਮਰਨ ਨਹੀਂ ਸੀ ਗੁਰੂ ਸਾਹਿਬ ਕਹਿਣਗੇ ਤੂੰ ਝੂਠ ਬੋਲਣਾ ਹੈ ਬਾਬਾ ਜੀ ਕਹਿੰਦੇ ਜਿਹਦੀ ਮੈਂ ਗੱਲ ਕਰਨ ਲੱਗਾ ਉਹ ਉਦੋਂ ਸੱਚ ਹੈ ਜਦੋਂ ਸਮਾਂ ਵੀ ਨਹੀਂ ਸੀ ਬਣਿਆ ਜਿਹਨੂੰ ਅਸੀਂ ਜੁਗਾਦ ਸੱਚ ਪੜ ਕੇ ਆਏ ਆ ਮੇਰੀ ਫਿਰ ਬੇਨਤੀ ਹੈ ਉਹ ਹਰ ਯੁਗ ਚ ਹੈ ਸਰਬ ਦੇਸ਼ੀ ਹੈ ਸਰਬ ਕਾਲੀ ਹੈ ਪਰ ਸਰਬ ਦੇਸ਼ੀ ਸਰਬ ਕਾਲੀ ਹੋ ਕੇ ਦੋਨਾਂ ਤੋਂ ਨਿਰਲੇਪ ਹੈ ਸਰਬ ਦੇਸ਼ੀ ਦਾ ਹੋ ਗਿਆ ਅਰਥ ਸਾਰੀਆਂ ਥਾਵਾਂ ਤੇ ਹੈ ਸਰਬ ਕਾਲੀ ਦਰ ਤੇ ਹਰ ਸਮੇਂ ਵਿੱਚ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਨਾ ਉਹ ਦੇਸ਼ ਵਿੱਚ ਵੱਜਦਾ ਤੇ ਨਾ ਸਮੇਂ ਦੀ ਗ੍ਰਿਫਤ ਵਿੱਚ ਆਉਂਦਾ ਹੈ ਜ਼ਰੂਰ ਸਰਬ ਦੇਸ਼ੀ ਸਰਬ ਕਾਲੀ ਖਰ ਜਗਾ ਕੈ ਖਰ ਸਮੇ ਕੈ ਹੁਣ ਪਰ ਨਾ ਉਹ ਜਗਾ 'ਚ ਵੱਜਦਾ ਤੇ ਨਾ ਸਮੇ 'ਚ ਵੱਜਦਾ ਜਿਹੜਾ ਜਗਾ 'ਚ ਵੱਜਦਾ ਉਹ ਸੀਮ ਨਹੀਂ ਅਸੀਮ ਨਹੀਂ ਰਹਿੰਦਾ ਇਸੇ ਕਰਕੇ ਜਿੰਨਾ ਜਗਾ 'ਚ ਬੰਨਿਆ ਉਹਨਾਂ ਨੂੰ ਗੁਰੂ ਨੇ ਕਿਹਾ ਕਿ ਅੱਲਾ ਇੱਕ ਮਸੀਤ ਬਸਤਕ ਹੈ ਇੱਕ ਦੇਸੀ ਬਣਾਤਾ ਇੱਕ ਜਗਾ ਤੇ ਬੰਨ ਦਿੱਤਾ ਅਵਰ ਮੁਲਕ ਕਿਸ ਕਹਿਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤਤ ਨਾ ਕਹਿਰਾ ਇੱਕ ਬੰਨ ਦਿੱਤਾ ਨਾ ਗੁਰੂ ਜੀ ਨੇ ਇਸੇ ਕਰਕੇ ਉਹ ਦਿਨ ਪੰਜਵੀਂ ਪੌੜੀ ਚ ਕਿਹਾ ਸੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਜੁਗ ਜੁਗ ਇੱਕ ਵੇਸ ਹਰ ਇੱਕ ਜੁਗ ਵਿੱਚ ਹੈ ਹੁਣ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਮੇਰੀ ਬੇਨਤੀ ਸ਼ਾਇਦ ਜੋ ਅਰਥ ਕੀਤੇ ਨੇ ਸੰਤੁਸ਼ਟੀ ਥੋੜੀ ਬਾਤੀ ਹੋਵੇ ਕਿ ਇੱਕ ਦੀ ਪਸਾਰਾ ਹੈ ਉੰਜ ਗੁਰਬਾਣੀ ਮੁਤਾਬਕ ਜਨਮ ਦਾਤਾ ਵੀ ਹੋਵੇ ਰਿਜ਼ਕ ਦਾਤਾ ਵੀ ਉਹ ਹੈ ਤੇ ਜਿੱਦਨ ਮੌਤ ਆਉਣੀ ਉਦਨ ਹੀ ਉਹਦੇ ਹੱਥ ਵਿੱਚ ਹੈ ਕੋਈ ਵੱਖਰਾ ਦੇਵਤਾ ਨਹੀਂ ਸੁਖਮਨੀ ਸਾਹਿਬ ਜੀ ਪੜਦੇ ਹੋ ਮਾਰਾ ਰੱਖ ਹੈ ਏਕੋ ਆਪ ਮਾਨੂ ਕਹਿ ਕਿਛ ਨਹੀਂ ਖਾਤ ਜਨਮ ਉਹਦੀ ਹੁਕਮ ਤੋਂ ਬਿਨਾ ਨਹੀਂ ਜਾਂ ਤਿਸ ਭਾਣਾ ਤਾਂ ਜੰਮਿਆ ਬ੍ਰਹਮਾ ਨਹੀਂ ਕਿਹਾ ਜਿਹਨੂੰ ਉਹਨੂੰ ਪਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਦੋਂ ਰਿਜ਼ਕ ਦਿੰਦਾ ਹੈ ਉਦੋਂ ਵੀ ਉਹ ਦਾਤਾ ਹੈ ਦੱਦਾ ਦਾਤਾ ਇਹ ਥੋੜਾ ਕਿ ਦੂਜਾ ਦੇਵਤਾ ਤੇ ਜਿੱਦਨ ਮੌਤ ਆਉਣੀ ਹੈ ਉਦੋਂ ਵੀ ਗੁਰੂ ਕਹਿੰਦਾ ਮਾਰਨ ਵਾਲਾ ਕੇਵਲ ਉਹੀ ਹੈ ਹਰ ਬਿਨ ਕੋਈ ਮਾਰ ਜਿਵਾਲ ਨਾ ਸਾਕੇ ਮੇਰੀ ਜਿੰਦੜੀਏ ਪਰ ਉੰਜ ਵੈਸੇ ਹਿੰਦੁਸਤਾਨ ਦੀ ਪਰੰਪਰਾ ਹੈ ਇਹ ਗੱਲ ਮਸਕੀਨ ਸੇ ਵੀ ਕਹਿੰਦੇ ਹੁੰਦੇ ਸਨ ਕਹਿੰਦੇ ਸਨ ਬੰਦੇ ਦੇਵਤਿਆਂ ਨਾਲ ਵੀ ਫੇਰੀ ਕਰਦਾ ਪੂਰੇ ਹਿੰਦੁਸਤਾਨ 'ਚ ਇੱਕੋ ਮੰਦਰ ਹੈ ਬ੍ਰਹਮਾ ਦਾ ਇੱਕੋ ਦੂਜਾ ਹੈ ਹੀ ਕੋਈ ਨਹੀਂ ਉਹਦਾ ਕਾਰਨ ਮੈਂ ਬੰਦਾ ਕਹਿ ਰਿਹਾ ਮਨੁੱਖ ਦੀ ਬਿਰਤੀ ਕੀ ਹੈ ਜਦੋਂ ਜਿਹਦੇ ਨਾਲ ਕੰਮ ਨਿਕਲ ਗਿਆ ਹੁਣ ਇਹਦੇ ਘਰ ਜ਼ਰੂਰ ਫਤਿਹ ਬੁਲਾਣ ਜਾਣਾ ਬ੍ਰਹਮਾ ਦਾ ਕਰ ਸੀ ਜੰਮਣਾ ਪੈਦਾ ਉਹ ਕਰਦਾ ਨਾ ਜਦੋਂ ਪੈਦਾ ਹੋ ਹੀ ਗਏ ਹੁਣ ਇਹਨੂੰ ਵਾਰ-ਵਾਰ ਮੰਦਰ ਚ ਕੀ ਜਾਣੇ ਛੱਡੋ ਪਰ ਇਹਨੂੰ ਇੱਕੋ ਹੀ ਮੰਦਰ ਹੈ ਬ੍ਰਹਮਾ ਦਾ ਵਿਸ਼ਨੂੰ ਦੇ ਹੈਗਾ ਲੋੜ ਪੈਂਦੀ ਪਰ ਸਭ ਤੋਂ ਵੱਧ ਮੰਦਰ ਸ਼ਹਿਰਾਂ 'ਚ ਚੁਰਸਤਿਆਂ 'ਚ ਤੇ ਸ਼ਮਸ਼ਾਨ ਭੂਮੀਆਂ 'ਚ ਸ਼ਿਵ ਜੀ ਦੇ ਨੇ ਕਿਉਂਕਿ ਉਹ ਤੋਂ ਇੰਨਾ ਡਰਦੇ ਆ ਅਗਾ ਵਾਹ ਉਹਦੇ ਨਾਲ ਪੈਣਾ ਹੈ ਬ੍ਰਹਮਾ ਨੂੰ ਇੰਨਾ ਕੋਈ ਚੇਤੇ ਨਹੀਂ ਕਰਦਾ ਮੇਰੇ ਕਹਿਣ ਤੋਂ ਮਰਾਦ ਪਰ ਗੁਰਮਖੋ ਆਪਣੇ ਲਈ ਸੱਚ ਏਵੇ ਗੁਰ ਜੈਸਾ ਨਾਹੀ ਕੋ ਦੇਵ ਗੁਰੂ ਵਰਗਾ ਕੋਈ ਦੇਵਤਾ ਨਹੀਂ ਹੁਣ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆ 31ਵੀਂ ਪੌੜੀ 'ਚ ਜਿਵੇਂ ਜੋਗੀ ਭੰਡਾਰਾ ਭਰ ਨਹੀਂ ਲੈਂਦੇ ਖਜ਼ਾਨਾ ਗੁਰੂ ਸਾਹਿਬ ਕਹਿੰਦੇ ਆ ਤੁਸੀਂ ਜਮਾ ਕਰਿਆ ਭੰਡਾਰਾ ਕਹਿ ਰਹੇ ਹੋ ਕੱਲਾ ਤੁਹਾਡਾ ਨਹੀਂ ਮੇਰੇ ਪਰਮੇਸ਼ਵਰ ਦਾ ਹਰ ਲੋਕ ਦੇ ਵਿੱਚ ਭੰਡਾਰਾ ਹੈ ਉਹਦਾ ਹਰ ਥਾਂ ਤੇ ਸਟੋਰ ਭਰੇ ਪਏ ਆ ਹੁਣ ਅਗਲੇ ਬਚਨ ਹੈ ਆਸਣ ਆਸਣ ਦਾ ਅਰਥ ਟਿਕਾਣਾ ਲੋਏ ਲੋਏ ਭੰਡਾਰ ਹਰ ਲੋਕ ਵਿੱਚ ਉਹਦਾ ਟਿਕਾਣਾ ਹੈ ਸੱਚ ਇਹ ਵੇ ਕਿ ਹਰ ਲੋਕ ਵਿੱਚ ਉਹਦਾ ਭੰਡਾਰ ਹੈ ਜੇ ਮ੍ਰਿਤ ਮੰਡਲ ਹੈ ਮਾਤ ਲੋਕ ਇਹਦੇ ਵਿੱਚ ਉਹਦੇ ਭੰਡਾਰੇ ਨੇ ਮੈਂ ਬੇਨਤੀ ਕਰਾਂਗਾ ਜਿਹੜਾ ਸਮੁੰਦਰ ਕਈ ਫੁੱਟ ਡੂੰਘਾ ਉਹਦੇ ਵਿੱਚ ਵੀ ਭੰਡਾਰਾ ਹੈ ਜਿਹੜੇ ਆਕਾਸ਼ ਵਿੱਚ ਪੰਛੀ ਉੱਡਦੇ ਪਏ ਨੇ ਅਦ੍ਰਿਸ਼ਟ ਭੰਡਾਰੇ ਉਹਨੇ ਸਪੇਸ ਵਿੱਚ ਵੀ ਰੱਖੇ ਹੋਇਆ ਆਸਨ ਲੋਏ ਲੋਏ ਭੰਡਾਰ ਫਿਰ ਬੇਨਤੀ ਸੁਣੋ ਆਸਨ ਦਾ ਅਰਥ ਹੋ ਗਿਆ ਟਿਕਾਣਾ ਲੋਏ ਦਾ ਅਰਥ ਹੈ ਲੋਕ ਤੇ ਭੰਡਾਰਾ ਦਾ ਅਰਥ ਹੈ ਰਿਜ਼ਕ ਦਾਤਾ ਭੰਡਾਰੇ ਭਰੇ ਨੇ ਆਸਨ ਲੋਏ ਲੋਏ ਭੰਡਾਰ ਹਰ ਲੋਕ ਵਿੱਚ ਉਹਦਾ ਟਿਕਾਣਾ ਤੇ ਹਰ ਲੋਕ ਵਿੱਚ ਉਹਦਾ ਭੰਡਾਰਾ ਉਹਨੂੰ ਦੁਬਾਰਾ ਦੁਬਾਰਾ ਭਰਨਾ ਨਹੀਂ ਪੈਂਦਾ ਜੋ ਕਿਛ ਪਾਇਆ ਸੋ ਏਕਾ ਵਾਰ ਕਹਿੰਦਾ ਇੰਨਾ ਕੁਝ ਪੈਦਾ ਕਰ ਦਿੱਤਾ ਜੁਗਾਂ ਤੱਕ ਕੀ ਉਹ ਉੱਚ ਟੋਟਾ ਕਦੀ ਹੁੰਦਾ ਹੀ ਨਹੀਂ ਮਹਾਰਾਜ ਕਹਿੰਦੇ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਆ ਫਿਰ ਕਲੀਅਰ ਕਰਤਾ ਵੀ ਏਕਾ ਕੌਣ ਹੈ ਕਰ ਕਰ ਇਹਦਾ ਮਤਲਬ ਹੈ ਬਣਾ ਬਣਾ ਕੇ ਵੇਖੇ ਦਰ ਤੇ ਸੰਭਾਲ ਕਰਦਾ ਵੇਖੇ ਦਰ ਤਾਂ ਅੱਖਾਂ ਨਾਲ ਨਹੀਂ ਉਹ ਸੰਭਾਲ ਕਰਦਾ ਕੌਣ ਸਿਰਜਣਹਾਰ ਕਰਤਾ ਪੁਰਖ ਜਿਹਨੂੰ ਕਿਹਾ ਹੈ ਗੁਰੂ ਜੀ ਕਹਿੰਦੇ ਕਰ ਕਰ ਵੇਖੈ ਸਿਰਜਣਹਾਰ ਸਿਰਜਣਹਾਰਾ ਦਾਤਾ ਕਰਦਾ ਫਿਰ ਉਹਨੂੰ ਵੇਖਦਾ ਤੇ ਕੋਈ ਐਸਾ ਲੋਕ ਨਹੀਂ ਜਿਹਦੇ ਚ ਉਹਦਾ ਟਿਕਾਣਾ ਨਹੀਂ ਇੱਕ ਤਾਂ ਬਾਰਮੁਖੀ ਅਰਥ ਕਰਾਂਗਾ ਸੁਰਗ ਮੱਚ ਪਿਆਲੇ ਪਰ ਗੁਰਮਖੋ ਆ ਵੀ ਤਾਂ ਸਰੀਰ ਵੀ ਤਾਂ ਇੱਕ ਲੋਕ ਹੈ ਨਾ ਤੁਹਾਡੇ ਮੇਰੇ ਸਰੀਰ ਦੇ ਲੋਕ ਵਿੱਚ ਉਹਦਾ ਆਸਨ ਨਹੀਂ ਉਹਦਾ ਭੰਡਾਰਾ ਨਹੀਂ ਕਿ ਜਾਨਵਰ ਦਾ ਸਰੀਰ ਉਹਦੇ ਚ ਉਹਦਾ ਟਿਕਾਣਾ ਨਹੀਂ ਹਰ ਇੱਕ ਲੋਕ ਵਿੱਚ ਹਰ ਥਾਂ ਤੇ ਉਹਦਾ ਆਸਨ ਥੋੜੇ ਜਿਹਾ ਬਚਨ ਪੜ ਲਾਂਗੇ ਸੁਖੈਨਤਾ ਆ ਜਾਏਗੀ ਹਰ ਲੋਕ ਵਿੱਚ ਉਹ ਦੇ ਰਿਹਾ ਭਗਤ ਧੰਨਾ ਜੀ ਦਾ ਇੱਕ ਸ਼ਬਦ ਹੈ ਚਿਤ ਚੇਤਸ ਕੀਨੀ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ ਜੇ ਤਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਕਿੱਥੇ ਕਿੱਥੇ ਭੰਡਾਰੇ ਨੇ ਜਨਨੀ ਕੇਰੇ ਉਧਰ ਉਦਕ ਮੈਂ ਬੰਦਿਆ ਤੇਰਾ ਤਾਂ ਭੰਡਾਰਾ ਉੱਥੇ ਵੀ ਰੱਖ ਦਿੱਤਾ ਜਦੋਂ ਤੂੰ ਬੋਲਦਾ ਵੀ ਨਹੀਂ ਸੈਂ ਵੇਖਦਾ ਵੀ ਨਹੀਂ ਸੈਂ ਜਨਨੀ ਦਾ ਅਰਥ ਹੈ ਜਨਮ ਦੇਣ ਵਾਲੀ ਅੰਮਾ ਉਹਦੇ ਉਧਰ ਵਿੱਚ ਤੇਰਾ ਨਿਵਾਸ ਖੈ ਵੀ ਉਰਤਮੁਖੀ ਤੂੰ ਕਦੀ ਮੰਗਿਆ ਉਸ ਭੰਡਾਰੀ ਨੇ ਤੇਰੇ ਬੋਲਣ ਤੋਂ ਬਿਨਾ ਮਾਂ ਦੇ ਪੇਟ ਵਿੱਚ ਵੀ ਤੈਨੂੰ ਰਿਜ਼ਕ ਦਿੱਤਾ ਹੈ ਉਹਦੇ ਵਰਗਾ ਵਿਸ਼ਨੂੰ ਕਿਹੜਾ ਹੈ ਜਨਨੀ ਕੇਰੇ ਉਧਰ ਉਦਕ ਮੈਂ ਮਾਂ ਦੇ ਉਧਰ ਵਿੱਚ ਪਾਣੀ ਦੇ ਬਲੈਡਰ ਚ ਪੁੱਠਾ ਤੂੰ ਲਟਕਿਆ ਮੈਂ ਸਿੱਧੇ ਅਰਥ ਕਰਾਂ ਜੋ ਬਾਣੀ ਨੇ ਕਹਿ ਨੂੰ ਵਾਸ਼ਨਾ ਨੂੰ ਲੈ ਕੇ ਅਰਥ ਨਾ ਕਰਿਓ ਜਨਨੀ ਕੇਰੇ ਉਧਰ ਉਦਕ ਮੈਂ ਉਸ ਪੇਟ ਦੇ ਪਾਣੀ ਵਿੱਚ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖ है ਐਸਾ खसम हमारा ਆਸਨ ਲੋਏ ਲੋਏ ਪੰਡਾਰ ਉਸ ਅੱਗ ਦੇ ਵਿੱਚ ਤੇ ਵੇਖੋ ਬੱਚੇ ਦੀ ਸੰਭਾਲ ਕਿਵੇਂ ਕਰਦਾ ਹੈ ਆ ਸਰਦੀ ਆਉਂਦੀ ਮਾਮਾ ਪਹਿਲਾਂ ਕੱਪੜੇ ਖਰੀਦਦੀਆਂ ਨੇ ਗਰਮੀ ਜਦੋਂ ਮਾਂ ਦੇ ਉਧਰ ਚ ਹੁੰਦਾ ਇਨਸਾਨ ਰੱਬ ਉਹਦੀ ਝਿੱਲੀ ਨਾਲ ਨਾਲ ਹੀ ਬਦਲੀ ਜਾਂਦਾ ਨਾ ਇਹ ਗਲੇ ਤੇ ਨਾ ਇਹ ਸੜੇ ਇਹ ਕੌਣ ਹੈ ਰੱਖਣ ਵਾਲਾ ਇਹ ਉਹ ਸਿਰਜਣਹਾਰ ਹੈ ਕਰ ਕਰ ਵੇਖ ਬਣਾ ਰਿਹਾ ਨਾਲ ਵੇਖ ਰਿਹਾ ਇੱਕੋ ਸਾਰਿਆਂ ਨੂੰ ਵੇਖ ਰਿਹਾ ਇਸੇ ਕਰਕੇ ਗੁਰੂ ਨੇ ਕਿਹਾ ਸੇਵਕ ਹੈ ਭਰਪੂਰ ਜੋਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਆਦ ਨੀਲ ਅਨਾਦ ਅਨਾਤ ਕੈ ਬ੍ਰਹਮਾ ਵਿਸ਼ਨ ਸਿਰੇ ਤੇ ਅਗੰਤ ਤਿਨ ਕੋ ਮੋਹ ਭਇਆ ਮਨ ਮਦ ਕਾ ਤੈ ਸਿਰੇ ਨੇ ਅਗਨ ਅਗੰਤ ਸਿਰੇ ਨੇ ਬੇਅੰਤ ਨੇ ਤਿਨ ਕੋ ਮੋਹ ਭਇਆ ਮਨ ਮਦਕਾ ਰਾਸੀ ਲਖ ਜੋਨ ਉਪਾਈ ਰਿਜਕ ਦਿਆ ਸਭ ਹੂੰ ਤਦ ਸਭ ਹੂੰ ਕੋ ਤਦਕਾ ਜੋ ਕਿਛ ਪਾਇਆ ਸੋ ਏਕਾ ਵਾਰ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦਵਾਰਾ ਦੇ ਆਹਾਰ ਅਗਨ ਮੈਂ ਰਾਖਾ ਐਸਾ ਖਸਮ ਮਹਾਰਾ ਅੱਗੇ ਜੀ ਕੁੰਮੀ ਜਲ ਮੈਂ ਮੈਂ ਇੱਕ ਵਾਰੀ ਇਹਦੇ ਅਰਥ ਕੀਤੇ ਇੱਥੇ ਹੀ ਮੈਨੂੰ ਯਾਦ ਇਸ ਸਟੇਜ ਤੇ ਬੰਦਾ ਤਰਕ ਕਰਕੇ ਕਹੇਗਾ ਜੀ ਇਹ ਕਿਵੇਂ ਰੱਬ ਕਿਉਂ ਜਿਸ ਮਾਂ ਦੇ ਪੇਟ 'ਚ ਪਲਦਾ ਮਾਂ ਜੋ ਖਾਂਦੀ ਉਹ ਕੁਝ ਮਿਲਦਾ ਕਹਿਣਗੇ ਲੋਕੀ ਅਗਾ ਪਰ ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ ਇਸ ਸ਼ਬਦ ਨੂੰ ਧਿਆਨ ਨਾਲ ਸੁਣਿਓ ਪਹਿਲੀ ਉਦਾਹਰਨ ਦਿੱਤੀ ਮਾਂ ਦੇ ਉਦਰ 'ਚ ਰੱਬ ਪਾਲਦਾ ਤਰਕ ਕਹੇਗਾ ਜੇ ਮਾਂ ਖਾਂਦੀ ਹੈ ਤੇ ਬੱਚੇ ਨੂੰ ਮਿਲ ਰਿਹਾ ਇਹ ਇਹ ਕੀ ਗੱਲ ਹੋਈ ਰੱਬ ਕਿੱਥੋਂ ਆ ਗਿਆ ਅੱਗੇ ਗੁਰੂ ਜੀ ਕਹਿੰਦੇ ਆ ਜੇ ਜਨਮ ਦੇਣ ਵਾਲੀ ਅਲੱਗ ਹੋਵੇ ਤੇ ਬੱਚਾ ਅਲੱਗ ਹੋਵੇ ਜੇ ਫਿਰ ਵੀ ਕੋਈ ਦੇ ਫਿਰ ਕੌਣ ਅਗਲਾ ਬਚਨ ਕੁੰਮੀ ਜਲ ਮੇ ਤਨ ਤਿਸ ਬਾਹਰ ਇੱਕ ਇਨਸਾਨ ਤਾਂ ਮਾਂ ਦੇ ਉਦਰ ਚ ਹੈ ਪੇਟ ਚ ਹੈ ਪਰ ਕੱਛੂ ਕੁੰਮੀ ਦਾ ਬੱਚਾ ਕਦੀ ਪੇਟ ਤੋਂ ਜਨਮ ਲੈਂਦਾ ਮੈਂ ਫਿਰ ਬੇਨਤੀ ਕਰਾਂ ਕੱਛੂ ਕੁੰਮੀ ਪਾਣੀ 'ਚ ਆਂਡਾ ਰੇਤੇ 'ਚ ਪਿਆ ਉਹ ਪੰਛੀ ਦੀ ਤਰ੍ਹਾਂ ਕੁਕੜੀ ਦੀ ਤਰ੍ਹਾਂ ਮੁਰਗੀ ਦੀ ਤਰ੍ਹਾਂ ਕਾਮਣੀ ਦੀ ਤਰ੍ਹਾਂ ਸਪਣੀ ਦੀ ਤਰ੍ਹਾਂ ਆਂਡਿਆਂ ਉੱਤੇ ਬੈਠਦੀ ਵੀ ਨਹੀਂ ਉਹ ਪਾਣੀ 'ਚ ਆਂਡਾ ਬਾਹਰ ਪਰ ਧਿਆਨ ਰੱਖਦੀ ਉਹਦਾ ਧਿਆਨ ਨਾਲ ਪਾਣੀ ਸੱਟਦੀ ਉਦੋਂ ਆਪਾਂ ਵੇਖਿਆ ਸੀ ਗੁਰੂ ਜੀ ਕਹਿੰਦੇ ਆ ਮਾਂ ਪਾਣੀ 'ਚ ਤੇ ਜਿਹੜਾ ਜੰਮਣਾ ਉਹ ਬਾਹਰ ਆਂਦਾ ਪਿਆ ਰੱਬ ਤਾਂ ਉਸ ਆਂਡੇ ਵਿੱਚ ਵੀ ਪਰਵਰਿਸ਼ ਕਰਦਾ ਹੈ ਕਿ ਉਹਨੇ ਆਸਨ ਲੋਏ ਲੋਏ ਭੰਡਾਰ ਗਏ ਹਰ ਲੋਕ ਵਿੱਚ ਉਹਦਾ ਭੰਡਾਰਾ ਹੈ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਨ ਰਾਖੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਰ ਇੱਕ ਤਰਕ ਉੱਠੇਗਾ ਜੀ ਮਾਂ ਧਿਆਨ ਤਾਂ ਧਰਦੀ ਪਈ ਸੀ ਨਾ ਜਿਨੇ ਖੰਡਨ ਕਰਨਾ ਹੈ ਅੱਜ ਵੀ ਸਿਪਾਹੀ ਸਾਹਿਬ ਭਾਈ ਮਨਿੰਦਰ ਸਿੰਘ ਆਏ ਗੱਲ ਕਰ ਰਹੇ ਸਾਂ ਕਿ ਦੁਨੀਆ ਵਿੱਚ ਸਭ ਤੋਂ ਸੌਖਾ ਕੰਮ ਜਿਹਦੀ ਫੀਸ ਕੋਈ ਨਹੀਂ ਲੱਗਦੀ ਟਿਊਸ਼ਨ ਨਹੀਂ ਲੈਣੀ ਪੈਂਦੀ ਕੋਈ ਨਹੀਂ ਲੈਣੀ ਪੈਂਦੀ ਕਿਸੇ ਨੂੰ ਪੁੱਛਣਾ ਇੱਕ ਬੇਇੱਜ਼ਤੀ ਕਰਨੀ ਦੂਜੀਆਂ ਗਾਲਾਂ ਕੱਢਣੀਆਂ ਇਹ ਇਹ ਬਿਨਾ ਫ੍ਰੀ ਫ੍ਰੀ ਐਜੂਕੇਸ਼ਨ ਹੈ ਤੇ ਜਿਹੜੀ ਅੱਜ ਕੱਲ ਬਹੁਤ ਲੋਕਾਂ ਨੂੰ ਫ੍ਰੀ ਮਿਲਦੀ ਪਈ ਹੈ ਅਪਮਾਨ ਤਾਂ ਮੂਰਖ ਤੋਂ ਮੂਰਖ ਵੀ ਕਰ ਲੈਂਦਾ ਹੈ ਸਨਮਾਨ ਕਰਨ ਵਾਸਤੇ ਜ਼ਿੰਦਗੀ ਲੱਗ ਜਾਂਦੀ ਹੈ ਮੰਨ ਲਓ ਇੱਕ ਤਰਕ ਹੀ ਹੈ ਨਾ ਵੀ ਕੱਛੂ ਕੁੰਮੀ ਜੇ ਧਿਆਨ ਨਾ ਧਰੇ ਫਿਰ ਕਿਵੇਂ ਹੋਏ ਕਿੱਥੇ ਰੱਬ ਵਿੱਚ ਆ ਗਿਆ ਪਰ ਭਗਤ ਜਿਹੜਾ ਹਰ ਚੀਜ਼ ਰੱਬ ਨਾਲ ਜੋੜਦਾ ਹੈ ਅੱਗੇ ਫਿਰ ਭਗਤ ਇਹ ਧੰਨਾ ਜੀ ਦਾ ਸ਼ਬਦ ਹੈ ਭਗਤ ਜੀ ਕਹਿੰਦੇ ਆ ਚਲੋ ਮਾਂ ਇਨਸਾਨ ਦੀ ਮਾਨਵੀ ਮਾਂ ਉਹ ਖਾ ਰਹੀ ਹੈ ਬੱਚੇ ਨੂੰ ਮਿਲ ਰਿਹਾ ਕੱਛੂ ਕੁੰਮੀ ਧਿਆਨ ਟਿਕਾ ਰਹੀ ਹੈ ਤੇ ਬੱਚਾ ਪੜ ਰਿਹਾ ਤੇ ਕਹਿੰਦੇ ਨੇ ਕੀੜੇ ਵਿੱਚ ਕਿਹੜਾ ਸੁਰਾਖ ਹੈ ਇਹ ਵੈਗਰੂ ਪੱਥਰ 'ਚ ਕਿਹੜਾ ਸੁਰਾਖ ਹੈ ਉਹਦੇ ਪੱਥਰ 'ਚ ਕੀੜਾ ਪਲਦਾ ਪਏ ਮੈਨੂੰ ਦੱਸ ਉਹਨੂੰ ਕੌਣ ਦਿੰਦਾ ਹੈ ਕਹਿੰਦਾ ਉਹਨੂੰ ਤੇ ਫਿਰ ਕੁਦਰਤ ਹੀ ਦਿੰਦੀ ਕਿ ਮਹਾਰਾਜ ਕਹਿੰਦੇ ਕੁਦਰਤ ਨਾ ਕਹੇ ਉਹਨੂੰ ਕਾਦਰ ਕਹੇ ਉਹਨੂੰ ਕਰਤਾ ਤੇ ਰਿਹਾ ਹੈ ਪਾਖਨ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਨਹੀਂ ਕਹਿ ਧੰਨਾ ਪੂਰਨ ਤਾਹੂ ਕੋ ਪੂਰਨ ਤਾਹੂ ਕੋ ਜੋ ਕਿਛ ਪਾਇਆ ਸੋ ਏਕਾ ਵਾਰ ਉਹਨੇ ਪਾ ਦਿੱਤਾ ਸਾਰੇ ਜੀਵਾਂ ਦਾ ਖਾਣਾ ਕਹਿ ਤੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਈ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਆਸਨ ਲੋਏ ਲੋਏ ਭੰਡਾਰ ਦੀ ਵਿਆਖਿਆ ਕਰਦਿਆਂ ਕਿ ਨਾਨਕ ਚਿੰਤਾ ਮਤ ਕਰੋ ਜੋ ਕਿਛ ਪਾਇਆ ਸੋ ਏਕਾ ਵਾਰ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੀ ਹੈ ਜਲ ਮੈਂ ਜੰਤ ਉਪਾਇਨ ਉਸ ਪੰਡਾ ਉਸ ਲੋਕ ਵਿੱਚ ਵੀ ਪਾਣੀ 'ਚ ਰੱਖ ਦਿੱਤਾ ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ ਮਹਾਰਾਜ ਕਹਿੰਦੇ ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ ਸਮੁੰਦਰ ਦੇ ਪਾਣੀ 'ਚ ਕਿਹੜੀਆਂ ਕੰਪਨੀਆਂ ਚੱਲਦੀਆਂ ਪਈਆਂ ਨੇ ਜੀ ਕੋਈ ਜੌਬ ਕਰਦਾ ਜਾਨਵਰ ਨਾ ਹੱਟੀ ਤੇ ਨਾ ਕਿਰਸ ਤੇ ਨਾ ਵਪਾਰ ਇੱਥੋਂ ਗਵਾਂਢੀ ਤੋਂ ਮੰਗ ਲੈਨੇ ਉਧਾਰਾ ਉੱਥੇ ਤੇ ਮੰਗਣ ਵਾਲਾ ਵੀ ਕੋਈ ਨਹੀਂ ਮਹਾਰਾਜ ਕਹਿੰਦੇ ਵਿੱਚ ਉਹ ਪਾਣੀ 'ਚ ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਇੱਥੇ ਗੁਰੂ ਜੀ ਕਹਿ ਰਿਹਾ ਜੋਗਿਓ ਕਿਹੜੇ ਭੰਡਾਰੇ ਭਰੀ ਬੈਠੇ ਹੋ ਮੇਰੇ ਪ੍ਰਮਾਤਮਾ ਦਾ ਹਰ ਲੋਕ ਵਿੱਚ ਭੰਡਾਰਾ ਹੈ ਕੋਈ ਥਾਂ ਐਸੀ ਨਹੀਂ ਜਿੱਥੇ ਉਹਦਾ ਭੰਡਾਰਾ ਨਹੀਂ ਆਸਨ ਲੋਏ ਲੋਏ ਭੰਡਾਰ ਜੋ ਕਿਚ ਪਾਇਆ ਸੋ ਏਕਾ ਵਾਰ ਇੱਕ ਵਾਰੀ ਪਾ ਦਿੱਤਾ ਮੁੱਕਦੀ ਨਹੀਂ ਪਿਆ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਕਰਦਾ ਬਣਾਉਂਦਾ ਫਿਰ ਉਹਨੂੰ ਸੰਭਾਲਦਾ ਕੌਣ ਸਿਰਜਣਹਾਰ ਅੱਗੇ ਗੁਰੂ ਜੀ ਕਹਿੰਦੇ ਆ ਆਓ ਆਓ ਦੇ ਸ਼ੁਕਰ ਜੁੜੀਏ ਤੇ ਕਹੀਏ ਨਾਨਕ ਸੱਚੇ ਕੀ ਸਾਚੀ ਕਰ ਗੁਰਮਖੋ ਇੱਥੇ ਕਈ ਸੱਜਣ ਸੱਚੇ ਦੇ ਨਾਲ ਸੱਚੀ ਪੜ ਜਾਂਦੇ ਆ ਨਾਨਕ ਸੱਚੇ ਕੀ ਸੱਚੀ ਕਰ ਸੌਖਾ ਹੀ ਲੱਗਦਾ ਹੈ ਨਾ ਸਾਚੀ ਕਹਿਣ ਲੱਗਿਆ ਮਾਤਰਾ ਲੱਗਣੀ ਪਰ ਇਹ ਤੇ ਸੱਚੀ ਨਹੀਂ ਹੈ ਸਾਚੀ ਨਾਨਕ ਸੱਚੇ ਕੀ ਸਾਚੀ ਕਾਰ ਆਪ ਸਤ ਕੀਆ ਸਭ ਸਤ ਉਹ ਆਪ ਸੱਚਾ ਉਹਦੀ ਕਾਰ ਸੱਚੀ ਹੈ ਉਹਨੇ ਸਭ ਕੁਝ ਰਚਿਆ ਨਾਨਕ ਸੱਚੇ ਕੀ ਸਾਚੀ ਕਾਰ ਫਿਰ ਗੁਰੂ ਜੀ ਇਹਨਾਂ ਚਾਰ ਪੌੜੀਆਂ ਦਾ ਪ੍ਰਕਰਨ ਸੰਪੂਰਨ ਕਰਦਿਆਂ ਕਹਿੰਦੇ ਆ ਆਦੇਸ਼ ਤਿਸ ਆਦੇਸ਼ ਮੱਥਾ ਟੇਕਿਆ ਉਹਨੂੰ ਨਮਸਕਾਰ ਕੀਤੀ ਉਹਨੂੰ ਤਿਸੈ ਕਿਸ ਨੂੰ ਆਦੇਸ਼ ਤਿਸੈ ਆਦੇਸ਼ ਆਦ ਜਿਹੜਾ ਸਾਰਿਆਂ ਜੀਵਾਂ ਦਾ ਆਦ ਹੈ ਮੁੱਢ ਹੈ ਪਰ ਉਹਦਾ ਆਪਣਾ ਆਦ ਕੋਈ ਨਹੀਂ ਅਨਾਦ ਉਹ ਆਦ ਰਹਿਤ ਹੈ ਉਹਦਾ ਮੁੱਢ ਕੋਈ ਨਹੀਂ ਸ਼ੁਰੂ ਹੁੰਦਾ ਆਦ ਅਨੀਲ ਜਿਹੜਾ ਪਵਿੱਤਰ ਹੈ ਬਿਲਕੁਲ ਜਿਹਦੇ 'ਚ ਕੋਈ ਖੋਟ ਨਹੀਂ ਅਨਾਦ ਜਿਹਦਾ ਆਪਣਾ ਆਦ ਕੋਈ ਨਹੀਂ ਅਨਾਹਤ ਜਿਹਨੂੰ ਕੋਈ ਨਹੀਂ ਹੱਥ ਸਕਦਾ ਮਾਰ ਨਹੀਂ ਸਕਦਾ ਮਹਾਰਾਜ ਕਹਿੰਦੇ ਜੁਗ ਜੁਗ ਏਕੋ ਵੇਸ ਹਰ ਸਮੇਂ ਵਿੱਚ ਉਹ ਇੱਕੋ ਵਰਤਦਾ ਪਿਆ ਉਹ ਇੱਕ ਰਸ ਹੈ ਇਹਨਾਂ ਚਾਰ ਪੌੜੀਆਂ ਵਿੱਚ ਸਤਿਗੁਰਾਂ ਨੇ ਸਿੱਧਾਂ ਨੂੰ ਇਹ ਸੁਮਤ ਦਿੱਤੀ ਕਿ ਬਾਹਰ ਦੇ ਚਿੰਨਾਂ ਦੇ ਅੰਤਰੀ ਵੀ ਅਰਥ ਕੀ ਹੁੰਦੇ ਆ ਦੇਵਤਿਆਂ ਦੀ ਥਾਂ ਇਹ ਰਚਨਾ ਹੈ ਕਿ ਤੇ ਅਗਲੀ ਗੱਲ ਕਹੀ ਭਾਈ ਕੋਈ ਭੰਡਾਰਾ ਐਸਾ ਨਹੀਂ ਜਿਹੜਾ ਰੱਬ ਦਾ ਨਾ ਰਚਿਆ ਹੋਵੇ ਕੋਈ ਲੋਕ ਐਸਾ ਨਹੀਂ ਜਿਹਦੇ ਚ ਉਹ ਨਾ ਵਰਤੇ ਅਗਲੀਆਂ ਦੋ ਪੌੜੀਆਂ ਦੀ ਵਿਚਾਰ ਆਪਾਂ ਸੰਧਿਆ ਨੂੰ ਕਰਾਂਗੇ ਕਿਉਂਕਿ ਮੈਂ ਆਪ ਨੂੰ ਬੇਨਤੀ ਕੀਤੀ ਸੀ ਕਿ ਵੀਰਵਾਰ ਸੰਧਿਆ ਤੱਕ ਆਪਾਂ ਸਮਾਪਤੀ ਕਰਨੀ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨ ਰਾਤੀ ਮਹਾਰਾਜ ਕਿਰਪਾ ਕਰਨਗੇ ਸਾਨੂੰ ਪੌੜੀਆਂ ਦੱਸਣਗੇ ਰੱਬ ਦੇ ਘਰ 'ਚ ਕਿਵੇਂ ਜਾਣਾ ਇਹ ਤਰ੍ਹਾਂ ਪਤ ਪੌੜੀਆਂ ਉਹ ਕਿਹੜੀਆਂ ਪੌੜੀਆਂ ਨੇ ਫਿਰ ਅੱਗੇ ਕਹਿਣਗੇ ਆਪਣਾ ਜ਼ੋਰ ਛੱਡ ਦੇ ਜਿਸ ਹੱਥ ਜੋਰ ਕਰ ਵੇਖੈ ਸੋਏ ਇਹ ਦੋ ਪੌੜੀਆਂ ਰਾਤ ਨੂੰ ਆਪਾਂ ਵਾਚਾਂਗੇ ਸਾਧ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਬਹੁਤ ਟਿੱਕੇ ਮੈਂ ਸੱਚ ਕਿ ਨਾ ਆਪ ਸੰਗਤ ਦਾ ਰੋਮ ਰੋਮ ਕਰਕੇ ਸ਼ੁਕਰ ਸ਼ਾਇਦ ਮੈਂ ਕਿਸੇ ਇਕੱਲਾ ਬੈਠ ਕੇ ਗੱਲ ਕਰਦਾ ਕਿਉਂਕਿ ਸੰਗਤ ਵੀ ਜਦੋਂ ਜਪਣ ਵਾਲੇ ਬੈਂਦੇ ਆ ਉਹਨਾਂ ਦੇ ਨੇਤਰਾਂ ਵਿੱਚੋਂ ਗੁਰੂ ਅਸੀਸ ਵਰਤਾਂਦਾ ਹੈ ਇਸ ਕਰਕੇ ਸਾਧ ਸੰਗਤ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ